ਮਾਰੂ ਸੋਲਹਿ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਚਾ ਸਹਿ ਸੋਈ ਅਵਰ ਨ ਕੋਈ ਜਿਨ ਸਿਰਜੀ ਤਿਨ ਹੀ ਫੁਰਗੋਈ ਜਿਉ ਭਾਵੈ ਤਿਉ ਰਾਖੋ ਰਹਿਣਾ ਤੁਮ ਸਿਉ ਕਿਆ ਮੁਕਰਾਈ ਹੈ ਆਪ ਪਾਏ ਆਪ ਖਪਾਏ ਆਪੇ ਸਿਰ ਸਿਰ ਧੰਦਾ ਲਾਏ ਆਪੇ ਵਿਚਾਰੀ ਗੁਣਕਾਰੀ ਆਪੇ ਮਾਰਗ ਲਾਈ ਹੈ ਆਪੇ ਦਾਨਾ ਆਪੇ ਬੀਨਾ ਆਪੇ ਆਪ ਪਾਏ ਪਤੀਨਾ ਆਪੇ ਪੌਣ ਪਾਣੀ ਬੈ ਸੰਤਰ ਆਪੇ ਮੇਲ ਮਿਲਾਈ ਹੈ ਆਪੇ ਸਸ ਸੂਰਾ ਪੂਰੋ ਪੂਰਾ ਆਪੇ ਗਿਆਨ ਧਿਆਨ ਗੁਰ ਸੂਰਾ ਕਾਲ ਜਾਲ ਜਮ ਜੋਜ ਨਾ ਸਾਕੈ ਸਾਚੇ ਸੋ ਲਿਵਲਾਈ ਹੈ ਆਪੇ ਪੁਰਖ ਆਪੇ ਹੀ ਨਾਰੀ ਆਪੇ ਪਾਸਾ ਆਪੇ ਸਾਰੀ ਆਪੇ ਪਿੜ ਬਾਧੀ ਜਬ ਖੇਲੈ ਆਪੇ ਕੀਮਤ ਪਾਈ ਹੈ ਆਪੇ ਪਵਰ ਫੁੱਲ ਫਲ ਤਾਰਵਰ ਆਪੇ ਜਲ ਥਲ ਸਾਗਰ ਸਰਵਰ ਆਪੇ ਮਛ ਕਛ ਕਰਨੀ ਕਰ ਤੇਰਾ ਰੂਪ ਨਾ ਲਖਣਾ ਜਾਈ ਹੈ ਆਪੇ ਦਿਨ ਸਾਪੇ ਹੀ ਰਹਿਣੀ ਆਪ ਭਤੀਜੈ ਗੁਰ ਕੀ ਬੈਣੀ ਆ ਜੁਗਾਦ ਅਨਾਹ ਧਿਆਨ ਦਿਨ ਘਟ ਘਟ ਸ਼ਬਦ ਰਜਾਈ ਹੈ ਆਪੇ ਰਤਨਾ ਨੂਪ ਮੋਲੋ ਆਪੇ ਪਰਖੇ ਪੂਰਾ ਤੋਲੋ ਆਪੇ ਕਿਸੀ ਕਸ ਬਖਸ਼ੇ ਆਪੇ ਦੇ ਲੈ ਪਾਈ ਹੈ ਆਪੇ ਧਨ ਖਾਪੇ ਸਰਬਾਣਾ ਆਪੇ ਸੂਲ ਸਰੂਪ ਸਿਆਣਾ ਕਹਤਾ ਵਕਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੈ ਪੌਣ ਗੁਰੂ ਪਾਣੀ ਪਿਤ ਜਾਤਾ ਉਦਰ ਸੰਜੋਗੀ ਧਰਤੀ ਮਾਤਾ ਰਹਿਣ ਦਿਨ ਸਦੋਇ ਤਾਈ ਦਾਇਆ ਜਗ ਖੇਲਾ ਖੇਲਾਈ ਹੈ ਆਪੇ ਮਛਲੀ ਆਪੇ ਜਾਲਾ ਆਪੇ ਗਉ ਆਪੇ ਰਖਵਾਲਾ ਸਰਬ ਜੀਆ ਜਗ ਜੋਤ ਤੁਮਾਰੀ ਜੈਸੀ ਪ੍ਰਭ ਫਰਮਾਈ ਹੈ ਆਪੇ ਜੋਗੀ ਆਪੇ ਭੋਗੀ ਆਪੇ ਰਸਿਆ ਪਰਮ ਸੰਜੋਗੀ ਆਪੇ ਵੇ ਬਾਣੀ ਨਿਰੰਕਾਰੀ ਨਿਰਭਉ ਤਾੜੀ ਲਾਈ ਹੈ ਖਾਣੀ ਬਾਣੀ ਤਿਸੈ ਸਮਾਣੀ ਜੋ ਦੀ ਸੈ ਸਭ ਜਾਣੀ ਸੇਈ ਸਾ ਸੱਚੇ ਵਪਾਰੀ ਸਤਿਗੁਰ ਬੂਝ ਬੁਝਾਈ ਏ ਸ਼ਬਦ ਬੁਝਾਏ ਸਤਿਗੁਰ ਪੂਰਾ ਸਰਬ ਕਲਾ ਸਾਚੇ ਭਰ ਪੂਰਾ ਅਫਰਿਓ ਵੇ ਪ੍ਰਭਾਵ ਸਦਾ ਤੂੰ ਨਾ ਤਿਸ ਤਿਲ ਨਾ ਤਮਾਈ ਏ ਕਾਲ ਵਿਕਾਲ ਭੈ ਦੇਵਾਨੇ ਸਬਦ ਸਾਜ ਰਸ ਅੰਤਰਮਾਨੇ ਆਪੇ ਮੁਕਤ ਤ੍ਰਿਪਤ ਵਰਦਾਤਾ ਭਗਤ ਭਾਏ ਮਨ ਭਾਈ ਏ ਆਪ ਨਿਰਾਲਮ ਗੁਰਗਮ ਗਿਆਨਾ ਜੋ ਦੀਸੈ ਤੁਝ ਮਾਹਿ ਸਮਾਨਾ ਨਾਨਕ ਨੀਜ ਭਿਖਿਆ ਦਰ ਜਾਚੈ ਮੈਂ ਦੀਜੈ ਨਾਮ ਵਡਾਈ ਹੈ ਮਾਰੂ ਮਹੱਲਾ ਪਹਿਲਾ ਆਪੇ ਧਰਤੀ ਧੌ ਲਕਾਸੰ ਆਪੇ ਸਾਚੇ ਗੁਣ ਪ੍ਰਗਾਸੰ ਜਤੀ ਸਦੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੈ ਜਿਸ ਕਰਨਾ ਸੋ ਕਰ ਕਰ ਵੇਖੈ ਕੋਈ ਨਾ ਮੇਟੈ ਸਾਚੇ ਲੇਖੈ ਆਪੇ ਕਰੇ ਕਰਾਏ ਆਪੇ ਆਪੇ ਦੇਵੜਿਆਈ ਹੈ ਪੰਜ ਚੋਰ ਚੰਚਲ ਚਿਤ ਚਾਲਾ ਹੈ ਪਾਰ ਘਰ ਜੋ ਹੈ ਘਰ ਨਹੀਂ ਭਾਲਾ ਹੈ ਕਾਇਆ ਨਗਰ ਟਹਿ ਟਹਿ ਢੇਰੀ ਬਿਨ ਸਬਦਾ ਪਤ ਜਾਈਏ ਗੁਰ ਤੇ ਬੂਝੈ ਤ੍ਰਿਭੁਵਨ ਮਨ ਮਨਸਾ ਮਾਰ ਮਨੈ ਸਿਉ ਲੂਜੈ ਜੋ ਤੁਧ ਸੇਵਹਿ ਸੇ ਤੁਧ ਹੀ ਜੇਹੇ ਨਿਰਭਉ ਬਾਲ ਸਖਾਈਏ ਆਪੇ ਸੁਰਗ ਮਛ ਪੈ ਆਲਾ ਆਪੇ ਜੋਤ ਸਰੂਪੀ ਬਾਲਾ ਜਟਾ ਵਿਗਟ ਵਿਕਰਾਲ ਸਰੂਪੀ ਰੂਪ ਨਾ ਰੇਖਿਆ ਕਾਈ ਹੈ ਵੇਦ ਕਤੇ ਵੀ ਭੇਦ ਨ ਜਾਤਾ ਨਾਥ ਸਮਾਤ ਪਿਤਾ ਸੁਖ ਭਰਾਤਾ ਸਗਲੇ ਸੈਲ ਉਪਾਇ ਸਮਾਏ ਅਲਖ ਨਾ ਲਖਣਾ ਜਾਈਏ ਕਰ ਕਰ ਥਾਕੀ ਮੀਤ ਕਨੇਰੇ ਕੋਇ ਨ ਕਾਟੈ ਔਗਣ ਮੇਰੇ ਸੁਰ ਨਰਨਾਥ ਸਾਹਿਬ ਸਭਨਾ ਸਿਰ ਭਾਇ ਮਿਲੈ ਭਉ ਜਾਈਏ ਭੁਲੇ ਚੁਕੇ ਮਾਰਗ ਪਾਵਹਿ ਆਪ ਭੁਲਾਇ ਤੂ ਹੈ ਸਮਝਾਵੈ ਬਿਨ ਨਾਵੈ ਮੈਂ ਅਵਨ ਦੀਸੈ ਨਾਵੋ ਗਤ ਮਿਤ ਪਾਈਏ ਗੰਗਾ ਜਮਨਾ ਕੇਲ ਕੇਦਾਰਾ ਕਾਸੀ ਕਾਂਤੀਪੁਰੀ ਦੁਆਰਾ ਗੰਗਾ ਸਾਗਰ ਭੇਣੀ ਸੰਗਮ 68 ਅੰਕ ਸਮਾਈ ਹੈ ਆਪੇ ਸਿੱਧ ਸਾਧਕ ਵਿਚਾਰੀ ਆਪੇ ਰਾਜਨ ਪੰਚਾਕਾਰੀ ਤਖਤ ਬਹਿ ਅਦਲੀ ਪ੍ਰਭ ਆਪੇ ਭਰਮ ਭੇਦ ਭਉ ਜਾਈ ਹੈ ਆਪੇ ਕਾਜੀ ਆਪੇ ਮੁੱਲਾ ਆਪ ਭੁੱਲ ਨ ਕਬਹੂ ਭੁੱਲਾ ਆਪੇ ਮਿਹਰ ਦਇਆ ਪਰਿਦਾਤਾ ਨਾ ਕਿਸੈ ਕੋ ਬਹਿਰਾਈ ਹੈ ਜਿਸ ਬਖਸ਼ੇ ਤਿਸ ਦੇਵ ਦਿਆਈ ਸਭ ਸਹਿ ਦਾਤਾ ਤਿਲ ਨਾ ਤਵਾਈ ਭਾਰਪੁਰ ਧਾਰ ਰਹਾ ਨੇ ਕੇਵਲ ਗਉਤ ਪ੍ਰਗਟ ਸਭ ਠਾਈ ਹੈ ਕਿਆ ਸਾਲਾਹੀ ਅਗਮ ਪਾਰੈ ਸਾਚੇ ਸਿਰਜਣ ਹਾਰ ਮੁਰਾਰੈ ਜਿਸ ਨੂੰ ਨਜ਼ਰ ਕਰੇ ਤਿਸ ਮੇਲੇ ਮੇਲ ਮਿਲੈ ਮੇਲਾਈ ਹੈ ਬ੍ਰਹਮਾ ਵਿਸ਼ਨ ਮਹੇਸ਼ ਦੁਆਰੈ ਉਬੇ ਸੇਵੈ ਅਲਖ ਪਾਰੈ ਹੋਰ ਕੇਤੀ ਦਰ ਦਿਸੈ ਬਿੱਲਾ ਦੀ ਮੈਂ ਗਣਤ ਨਾ ਆਵੈ ਕਾਈ ਹੈ ਸਾਚੀ ਕੀਰਤ ਸਾਚੀ ਬਾਣੀ ਹੋਰ ਨ ਦਿਸੈ ਵੇਦ ਪੁਰਾਣੀ ਪੂੰਜੀ ਸਾਜ ਸੱਚੇ ਗੁਣ ਗਾਵਾ ਮੈਂ ਧਰ ਹੋਰ ਨ ਕਾਈ ਹੈ ਜੁਗ ਜੁਗ ਸਾਚਾ ਹੈ ਪੀ ਹੋਸੀ ਕੌਣ ਨ ਮੂਆ ਕੌਣ ਨ ਮਰਸੀ ਨਾਨਕ ਨੀਜ ਕਹੈ ਬੇਨੰਤੀ ਦਰ ਦੇਖੋ ਲਿਵ ਲਾਈ ਹੈ ਮਾਰੂ ਮਹੱਲਾ ਪਹਿਲਾ ਦੂਜੀ ਦੁਰਮਤਿ ਅੰਨੀ ਬੋਲੀ ਕਾਮ ਕ੍ਰੋਧ ਕੀ ਕੱਚੀ ਚੋਲੀ ਘਰ ਵਰ ਸਾਜ ਨ ਜਾਣੈ ਛੋਹਰ ਬਿਨ ਪਿਰ ਨੀਦ ਨ ਪਾਈ ਹੈ ਅੰਤਰ ਅਗਨ ਜਲੈ ਭੜਕਾਰੇ ਮਨੁਖ ਤੱਕੇ ਕੁੰਡਾ ਚਾਰੇ ਬਿਨ ਸਤਗੁਰ ਸੇਵੇ ਕਿਉ ਸੁਖ ਪਾਈਐ ਸਾਚੇ ਹਾਥ ਵਡਾਈਏ ਕਾਮ ਕ੍ਰੋਧ ਅਹੰਕਾਰ ਨਿਵਾਰੇ ਤਸਕਰ ਪੰਜ ਸਬਦ ਸੰਘਾਰੇ ਗਿਆਨ ਖੜਗ ਲੈ ਮਨ ਸੋ ਲੂਝੈ ਮਨ ਸਾਵਨੈ ਸਮਾਈਏ ਮਾ ਕੀ ਰਗਤ ਪਿਤਾ ਬਿਦ ਧਾਰਾ ਮੂਰਤ ਸੂਰਤ ਕਰ ਆਪਾਰਾ ਜੋ ਦਾਤ ਜੇਤੀ ਸਭ ਤੇਰੀ ਤੂੰ ਕਰਤਾ ਸਭ ਠਾਈ ਏ ਤੁਝ ਹੀ ਕੀਆ ਜੰਮਣ ਮਰਨਾ ਗੁਰ ਤੇ ਸਮਝ ਪੜੀ ਕਿਆ ਡਰਨਾ ਤੂੰ ਦਇਆਲ ਦਇਆ ਕਰ ਦੇਖੈ ਦੁਖ ਦਰਦ ਸਰੀਰ ਹੋ ਜਾਈ ਹੈ ਨਿਜ ਕਰ ਬੈਸ ਰਹੇ ਭਉ ਖਾਇਆ ਤਾਪਤ ਰਾਖੇ ਠਾਗ ਰਹਾਇਆ ਕਮਲ ਵਿਗਾਸ ਹਰੇ ਸਰ ਸੁਭਰ ਆਤਮ ਰਾਮ ਸਖਾਈ ਹੈ ਮਰਨ ਲਿਖਾਏ ਮੰਡਲ ਮੈਂ ਆਏ ਕਿਉ ਰਹੀਆ ਚਲਣਾ ਪਰਥਾਏ ਸੱਚਾ ਅਮਰ ਸੱਚੇ ਅਮਰਾਪੁਰੇ ਸੋ ਸੱਚ ਮਿਲੈ ਵਡਾਈ ਹੈ ਆਪ ਉਪਾਇਆ ਜਗ ਸਬਾਇਆ ਜਿਨ ਸਿਰਿਆ ਤਿਨ ਧੰਦਾ ਲਾਇਆ ਸੱਚੈ ਉਪਰ ਔਰ ਨ ਦੀਸੈ ਸਾਚੇ ਕੀਮਤ ਪਾਈ ਏ ਐਥੈ ਗੋਇ ਲੜਾ ਦਿਨ ਚਾਰੇ ਖੇਲ ਤਮਾਸਾ ਕਾਰੇ ਬਾਜੀ ਖੇਲ ਗਏ ਬਾਜੀਗਰ ਜਿਉ ਨਿਸ ਸੁਪਨਾ ਭਖ ਲਾਈ ਏ ਤਿਨ ਕਉ ਤਖਤ ਮਿਲੀ ਵਡਿਆਈ ਨਿਰਭਉ ਮਨ ਵਸਿਆ ਲਿਵ ਲਾਈ ਖੰਡੀ ਬ੍ਰਹਮੰਡੀ ਪਾਤਾਲੀ ਪੁਰੀ ਤ੍ਰਿਭਵਨ ਤਾੜੀ ਲਾਈ ਹੈ ਸਾਚੀ ਨਗਰੀ ਤਖਤ ਸਚਾਵਾ ਗੁਰੂ ਸਾਧ ਮਿਲੈ ਸੋ ਪਾਵਾ ਸਾਚੇ ਸਾਚੈ ਤਖਤ ਵਡਾਈ ਹਉਮੈ ਗਣਤ ਗਵਾਈ ਹੈ ਗਣਤ ਗਣੀਐ ਸਾਸਾ ਜੀਐ ਕਿਉ ਸੁਖ ਪਾਵੈ ਦੂਐ ਤੀਐ ਨਿਰਮਲ ਏਕ ਨਿਰੰਜਨ ਦਾਤਾ ਗੁਰ ਪੂਰੇ ਤੇ ਪਦ ਪਾਈ ਹੈ ਜੁਗ ਜੁਗ ਬਿਰਲੀ ਗੁਰਮੁਖ ਜਾਤਾ ਸਾਚਾ ਰਵ ਰਹਾ ਮਨ ਰਾਤਾ ਤਿਸ ਕੀ ਓਟ ਗਹੀ ਸੁਖ ਪਾਇਆ ਮਨ ਤਨ ਮੈਲ ਨਾ ਕਾਈ ਹੈ ਜੀਵ ਰਸਾਇਣ ਸਾਚੈ ਰਾਤੀ ਹਰ ਪ੍ਰਸੰਗੀ ਪਉ ਨਾ ਪਰਾਤੀ ਸ਼ਰਵਣ ਸਰੋਤ ਰੱਜੇ ਗੁਰਬਾਣੀ ਜੋਤੀ ਜੋਤ ਮਿਲਾਈ ਹੈ ਰਖ ਰਖ ਪੈਰ ਧਰੇ ਪਉ ਧਰਨਾ ਜਤ ਕਤ ਦੇਖੋ ਤੇਰੀ ਸਰਨਾ ਦੁਖ ਸੁਖ ਦੇਹ ਤੂ ਹੈ ਮਨ ਭਾਵੈ ਤੁਝ ਹੀ ਸਿਉ ਬਣ ਆਈ ਹੈ ਅੰਤ ਕਾਲ ਕੋ ਬੇਲੀ ਨਾਹੀ ਗੁਰਮੁਖ ਜਾਤਾ ਤੁਸਾ ਲਾਹੀ ਨਾਨਕ ਨਾਮ ਰਤੇ ਬੈਰਾਗੀ ਨੇ ਕਰ ਤਾੜੀ ਲਾਈ ਹੈ ਮਾਰੂ ਮਹੱਲਾ ਪਹਿਲਾ ਆਦ ਜੁਗਾਦੀ ਅਪਰਪਾਰੇ ਆਦ ਨਿਰੰਜਨ ਖਸਮ ਹਮਾਰੇ ਸਾਚੇ ਜੋਗ ਜੂਤ ਵਿਚਾਰੀ ਸਾਚੇ ਤਾੜੀ ਲਾਈ ਹੈ ਕੇਤੜਿਆ ਜੁਗ ਧੰਧੂਕਾਰੈ ਤਾੜੀ ਲਾਈ ਸਿਰਜਣਹਾਰੈ ਸਚ ਨਾਮ ਸੱਚੀ ਵਡਿਆਈ ਸਾਚੈ ਤਖਤ ਵਡਾਈ ਹੈ ਸਤ ਜੁਗ ਸਤ ਸੰਤੋਖ ਸਰੀਰਾ ਸਤ ਸਦ ਵਰਤੈ ਗਹਿ ਗੰਭੀਰਾ ਸੱਚਾ ਸਾਹਿਬ ਸੱਚ ਪਰਖੈ ਸਾਚੈ ਹੁਕਮ ਚਲਾਈ ਹੈ ਸਾਧ ਸੰਤੋਖੀ ਸਤਿਗੁਰ ਪੂਰਾ ਗੁਰ ਕਾ ਸ਼ਬਦ ਮਨੇ ਸੋ ਸੂਰਾ ਸਾਚੀ ਦਰਗਾ ਸਾਜ ਨਿਵਾਸਾ ਮਾਨੈ ਹੁਕਮ ਰਜਾਈ ਹੈ ਸਾਧੂ ਸਾਜ ਕਹੈ ਸਭ ਕੋਈ ਸੱਚ ਵਰਤੈ ਸਾਚਾ ਸੋਈ ਮਾਨੇ ਮੁਖ ਸਾਚ ਪਰਮ ਪਉ ਭੰਜਨ ਗੁਰਮੁਖ ਸਾਜ ਸਖਾਈ ਹੈ ਤ੍ਰਿਤੈ ਧਰਮ ਕਲਾ ਇਕ ਚੂਕੀ ਤੀਨ ਚਰਨ ਇਕ ਦੁਬਦਾ ਸੂਕੀ ਗੁਰਮੁਖ ਹੋਵੇ ਸੋ ਸਾਧ ਬਖਾਣੈ ਮਨਮੁਖ ਪਚਾਇਆ ਵਾਈ ਹੈ ਮਨਮੁਖ ਕਦੇ ਨਾ ਦਰਗਾ ਸੀਝੈ ਬਿਨ ਸਬਦੈ ਕਿਉ ਅੰਤਰ ਰੀਝੈ ਬਾਧੇ ਆਵੈ ਬਾਧੇ ਜਾਵੈ ਸੋ ਜੀ ਬੂਝ ਨਾ ਕਾਈ ਹੈ ਦਇਆ ਦੁਆਪਰ ਅੱਧੀ ਹੋਈ ਗੁਰਮੁਖ ਵਿਰਲਾ ਜੀ ਨਾ ਕੋਈ ਦੋਇ ਭਗ ਧਰਮ ਧਰੇ ਧਰਣੀ ਧਾਰੇ ਗੁਰਮੁਖ ਸਾਜ ਤਿਥਾਈ ਹੈ ਰਾਜੇ ਧਰਮ ਕਰਹਿ ਪਰਥਾਏ ਆਸਾ ਬੰਧੇ ਦਾਨ ਕਰਾਏ RAM ਨਾਮ ਬਿਨ ਮੁਕਤ ਨ ਹੋਈ ਥਾਕੇ ਕਰਮ ਕਮਾਈ ਹੈ ਕਰਮ ਧਰਮ ਕਰ ਮੁਕਤ ਮੰਗਾਹੀ ਮੁਕਤ ਪਦਾਰਥ ਸਭ ਸਲਾਹੀ ਬਿਨ ਗੁਰ ਸਬਦੈ ਮੁਕਤ ਨ ਹੋਈ ਪਰਪੰਚ ਕਰ ਪਰਮਾਈ ਹੈ ਮਾਇਆ ਮਮਤਾ ਛੋਡੀ ਨ ਜਾਈ ਸੇ ਛੂਟੇ ਸਰਕਾਰ ਕਮਾਈ ਅਹਨਸ ਭਗਤ ਰਤੇ ਵਿਚਾਰੀ ਠਾਕੁਰ ਸਿਉ ਬਣ ਆਈ ਹੈ ਇਕ ਜਪ ਤਪ ਕਰ ਕਰ ਤੀਰਥ ਨਾਵ ਹੈ ਜਿਉ ਤੁਧ ਭਾਵੈ ਤਿਵੈ ਚਲਾਵੈ ਹਠ ਨਿਗ੍ਰਹਿ ਅਪਤੀਜ ਨਾ ਭੀਜੈ ਬਿਨ ਹਰ ਗੁਰ ਕਿਨ ਪਦ ਪਾਈ ਹੈ ਕਲੀ ਕਾਲ ਮੈਂ ਇਕ ਕਲ ਰਾਖੀ ਬਿਨ ਗੁਰ ਪੂਰੇ ਕਿਨੈ ਨਾ ਭਾਖੀ ਮਨ ਮੋਹ ਕੂੜ ਵਰਤਾ ਵਰਤਾਰਾ ਬਿਨ ਸਤਗੁਰ ਪਰਮ ਨ ਜਾਈਏ ਸਤਗੁਰ ਵੇ ਪ੍ਰਵਾਹ ਸਿਰੰਦਾ ਨਾਜਮ ਕਾਣ ਨ ਛੰਦਾ ਬੰਦਾ ਜੋਤ ਸੇਵੇ ਸੋ ਵਿਨਾਸੀ ਨਾ ਤਿਸ ਕਾਲ ਸੰਤਾਈ ਹੈ ਗੁਰਮਹਿ ਆਪ ਰੱਖਿਆ ਕਰਤਾਰੇ ਗੁਰਮੁਖ ਕੋਟ ਅਸੰਖ ਉਧਾਰੇ ਸਰਬ ਜੀਆ ਜਗ ਜੀਵਨ ਦਾਤਾ ਨਿਰਭਉ ਮਹਿਲ ਨ ਕਾਈ ਹੈ ਸਗਲੇ ਜਾਚੈ ਗੁਰ ਭੰਡਾਰੀ ਆਪ ਨਿਰੰਜਨ ਅਲਖ ਪਾਰੀ ਨਾਨਕ ਸਾਚ ਕਹੈ ਪ੍ਰਭ ਜਾਚੈ ਮੈਂ ਦੀਜੈ ਸਾਚ ਰਜਾਈ ਹੈ ਮਾਰੂ ਮਹੱਲਾ ਪਹਿਲਾ ਸਾਚੈ ਮਿਲੇ ਸ਼ਬਦ ਮਿਲਾਏ ਜਾਤ ਸੁਭਾਣਾ ਸਾਜ ਸਮਾਏ ਤ੍ਰਿਭਵਨ ਜੋ ਧਰੀ ਪਰਮੇਸ਼ਰ ਔਰ ਨ ਦੂਜਾ ਭਾਈ ਹੈ जिसके चाकर तिसकी सेवा शब्द पतीजा अलख पेवा भक्ता का गुणकारी करता बख्श लय बडियाई है दे दे टूट न आवे साचे लै लै मुकर पौधे काचे मूल न बूझै साज न रीझै दूजै भरम पुलाई है गुरुमुख जाग रहे दिन राती साचे कीले गुरमति जाति मनमुख सोए रहे से लूटे गुरुमुख सावत भाई है ਕੂੜੇ ਆਵੇ ਕੂੜੇ ਜਾਵੇ ਕੂੜੇ ਰਾਤੀ ਕੂੜ ਕਮਾਵੇ ਸਬਦ ਮਿਲੇ ਸੇ ਦਰਗਾ ਪੈ ਦੇ ਗੁਰਮੁਖ ਸੁਰਤ ਸਮਾਈਏ ਕੂੜ ਮੁੱਠੀ ਠੱਗੀ ਠਗਵਾੜੀ ਜੋ ਵਾੜੀ ਉਹ ਝਾੜ ਉਜਾੜੀ ਨਾਮ ਬਿਨਾ ਕੇ ਸਾਧ ਨਾ ਲਾਗੈ ਹਰ ਬਿਸਰਿਆ ਦੁਖ ਪਾਈਏ ਭੋਜਨ ਸਾਜ ਮਿਲੈ ਆਗਹਾਈ ਨਾਮ ਰਤਨ ਸਾਚੀ ਵੜਿਆਈ ਚੀਨਾ ਆਪ ਪਛਾਣੈ ਸੋਈ ਜੋਤੀ ਜੋਤ ਮਿਲਾਈ ਹੈ ਨਾਵ ਭੁੱਲੀ ਚੋਟਾ ਖਾਏ ਬਹੁ ਸਿਆਣ ਪਰਮ ਨ ਜਾਏ ਪਜ ਪਜ ਮੋਏ ਅਚੇਤ ਨ ਚੇਤਾ ਹੈ ਅਜਗਰ ਭਾਰ ਲਦਾਈ ਹੈ ਬਿਨ ਬਾਦ ਵਿਰੋਧ ਹੈ ਕੋਈ ਨਾਹੀ ਮੈਂ ਦੇ ਖਾਲਿਓ ਤਿਸ ਸਾਲਾਹੀ ਮਨ ਤਨ ਅਰਪ ਮਿਲੈ ਜਗ ਜੀਵਨ ਹਾਰ ਸਿਓ ਬਣਤ ਬਣਾਈ ਹੈ ਪ੍ਰਭ ਕੀ ਗਤ ਮਿਤ ਕੋਏ ਨ ਪਾਵੈ ਜੇ ਕੋ ਵੱਡਾ ਕਹਾਏ ਵਡਾਈ ਖਾਵੈ ਸਾਚੇ ਸਾਹਿਬ ਤੋਟ ਨ ਦਾਤੀ ਸਗਲੀ ਤਿਨੈ ਉਪਾਈਏ ਵੱਡੀ ਵਡਿਆਈ ਵੇ ਪ੍ਰਵਾਹੇ ਆਪ ਪਾਏ ਦਾਨ ਸਮਾਹੇ ਆਪ ਦਇਆਲ ਦੂਰ ਨਹੀਂ ਦਾਤਾ ਮਿਲਿਆ ਸਾਜ ਰਜਾਈ ਹੈ ਇਕ ਸੋਗੀ ਇਕ ਰੋਗ ਵਿਆਪੇ ਜੋ ਕਿਛ ਕਰੇ ਸੋ ਆਪੇ ਆਪੇ ਭਗਤ ਭਾਉ ਗੁਰ ਕੀ ਮਤ ਪੂਰੀ ਅਨਹਦ ਸ਼ਬਦ ਲਖਾਈ ਹੈ ਇਕ ਨਾਗੇ ਭੁਖੇ ਪਵਹਿ ਪਵਾਏ ਇਕ ਹਟ ਕਰ ਮਰਹਿ ਨ ਕੀਮਤ ਪਾਏ ਗਾਤਿ ਅਵਗਤ ਕੀ ਸਾਰ ਨ ਜਾਣੈ ਬੂਝੈ ਸ਼ਬਦ ਕਮਾਈ ਹੈ ਇਕ ਤੀਰਥ ਨਾਵੈ ਅੰਨ ਨ ਖਾਵੈ ਇਕ ਅਗਨ ਜਲਾਵੈ ਦੇਹ ਖਪਾਵੈ RAM ਨਾਮ ਬਿਨ ਮੁਕਤ ਨ ਹੋਈ ਕਿਤ ਬਿਦ ਪਾਰ ਲੰਘਾਈ ਹੈ ਗੁਰਮਤਿ ਛੋਡਾ ਉਜੜ ਜਾਈ ਮਨੁਖ RAM ਨ ਜਪੈ ਵਾਈ ਪਜ ਪਜ ਬੂਢਾ ਕੂੜ ਕਮਾਵੈ ਕੂੜ ਕਾਲ ਬਹਿ ਰਾਈ ਹੈ ਹੁਕਮੇ ਆਵੇ ਹੁਕਮੇ ਜਾਵੇ ਬੁਝੈ ਹੁਕਮ ਸੋ ਸਾਜ ਸਮਾਵੇ ਨਾਨਕ ਸਾਥ ਮਿਲੈ ਮਨ ਭਾਵੇ ਗੁਰਮੁਖ ਕਾਰ ਕਮਾਈ ਹੈ ਮਾਰੂ ਮਹੱਲਾ ਪਹਿਲਾ ਆਪੇ ਕਰਤਾ ਪੁਰਖ ਵਿਦਾਤਾ ਜਿਨ ਆਪੇ ਆਪ ਉਪਾਏ ਪਛਾਤਾ ਆਪੇ ਸਤਿਗੁਰ ਆਪੇ ਸੇਵਕ ਆਪੇ ਸ੍ਰਿਸ਼ਟ ਉਪਾਈ ਹੈ ਆਪੇ ਨੇੜਾ ਨਾਹੀ ਦੂਰੇ ਬੂਝੈ ਗੁਰਮੁਖ ਸੇ ਜਨ ਪੂਰੇ ਤਿਨ ਕੀ ਸੰਗਤ ਐਨ ਸਲਾਹਾ ਗੁਰ ਸੰਗਤ ਇਹ ਵਡਾਈ ਹੈ ਜੁਗ ਜੁਗ ਸੰਤ ਭਲੇ ਪ੍ਰਭ ਤੇਰੇ ਹਰ ਗੁਣ ਗਾਵਹਿ ਰਸਨ ਸੇਰੇ ਉਸਤ ਕਰਹਿ ਪਰ ਹਰਿ ਦੁਖ ਦਾਲਦ ਜਿਨ ਨਾਹੀ ਚਿੰਤ ਪਰਾਈ ਹੈ ਕੋਈ ਜਾਗਤ ਰਹਿ ਨਾ ਸੂਤੇ ਦੀ ਸਹਿ ਸੰਗਤ ਕੁਲ ਤਾਰੇ ਸਾਚਪੁਰੀ ਸਹਿ ਕਾਲਮਲ ਮਹਿਲ ਨਾਹੀ ਤੇ ਨਿਰਮਲ ਹੋਇ ਰਹਿ ਭਗਤ ਲਿਵ ਲਾਈ ਹੈ ਬੂਝੋ ਹਰਜਨ ਸਤਗੁਰ ਬਾਣੀ ਇਹੋ ਜੋਗਨ ਸਾਸ ਹੈ ਦੇਹ ਪੁਰਾਣੀ ਆਜ ਕਾਲ ਮਰ ਜਾਈਐ ਪ੍ਰਾਣੀ ਹਰ ਜਪ ਜਪ ਹਿਰਦੈ ਧਿਆਈ ਹੈ ਛੋਡਹੁ ਪ੍ਰਾਣੀ ਕੂੜ ਕਵਾੜਾ ਕੂੜ ਮਾਰੇ ਕਾਲ ਉਥਾ ਹਾੜਾ ਸਾਗਤ ਕੂੜ ਪਚੈ ਮਨ ਹਉਮੈ ਦੋ ਮਾਰਗ ਪਚੈ ਪਚਾਈ ਹੈ ਛੋਡਿਓ ਨਿੰਦਾ ਤਾਤ ਪਰਾਈ ਪੜ ਪੜ ਜੈ ਸਾਥ ਨਾ ਆਈ ਮਿਲ ਸਾ ਸੰਗਤ ਨਾਮ ਸਲਾਹਾਉ ਆਤਮ ਰਾਮ ਏ ਛੋਡੋ ਕਾਂ ਕ੍ਰੋਧ ਬੁਰਿਆਈ ਹਉ ਮੈਂ ਧੰਧ ਛੋਡੋ ਲੰਪਟਾਈ ਸਤਗੁਰ ਸਰਨ ਪਰਹੁ ਤਾ ਉਭਰੋ ਇਹੋ ਤਰੀਐ ਭਵਜਲ ਭਾਈ ਹੈ ਆਗੈ ਬਿਮਾਲ ਨਦੀ ਅਗਨ ਬਿਖ ਝੇਲਾ ਤਿੱਥੈ ਅਵਰ ਨ ਕੋਈ ਜਿਉ ਇਕੇਲਾ ਪੜ ਪੜ ਅਗਨ ਸਾਗਰ ਦੇ ਲਹਾਰੀ ਪਰਦ ਜੈ ਮਨ ਮੁਕਤਾਈਏ ਗੁਰ ਪਹਿ ਮੁਕਤ ਦਾਨ ਦੇ ਭਾਣਾ ਜਿਨ ਪਾਇਆ ਸੋਈ ਬਿਦ ਜਾਣੈ ਜਿਨ ਪਾਇਆ ਤਿਨ ਪੂਛੋ ਭਾਈ ਸੁਖ ਸਤਗੁਰ ਸੇਵ ਕਮਾਈਏ ਗੁਰ ਬਿਨ ਉਰਜ ਮਰਹਿ ਬੇਕਾਰਾ ਜਉ ਸਿਰ ਮਾਰੇ ਕਰੇ ਖੁਆਰਾ ਬਾਧੇ ਮੂਤ ਨਾਹੀ ਨਰ ਨਿੰਦਕੇ ਡੂਬੈ ਨਿੰਦ ਪਰਾਈਏ ਬੋਲੋ ਸਾਜ ਪਛਾਣੋ ਅੰਦਰ ਦੂਰ ਨਾਹੀ ਦੇਖੋ ਕਰਨ ਅੰਦਰੇ ਵਿਗਣ ਨਾਹੀ ਗੁਰਮੁਖ ਤਰ ਤਾਰੀ ਇਉ ਭਵਜਲ ਪਾਰ ਨੰਘਾਈ ਹੈ ਦੇਹੀ ਅੰਦਰ ਨਾਮ ਨਿਵਾਸੀ ਆਪੇ ਕਰਤਾ ਹੈ ਅਬਿਨਾਸੀ ਨਾ ਜੀਉ ਮਰੈ ਨਾ ਮਾਰਿਆ ਜਾਈ ਕਰ ਦੇਖਾ ਸਬਦ ਜਾਈ ਹੈ ਉਹ ਨਿਰਮਲ ਹੈ ਨਾਹੀ ਅੰਧਿਆਰਾ ਉਹ ਆਪੇ ਤਖਤ ਬੈ ਸਜਿਆਰਾ ਸਾਖਤ ਕੂੜੇ ਬੰਧ ਪਵਾਈ ਹੈ ਮਰ ਜਨਮ ਹੈ ਆਈ ਜਾਈ ਹੈ ਗੁਰ ਕੇ ਸੇਵ ਸਤਿਗੁਰ ਪਿਆਰੇ ਓਏ ਬੈਸੈ ਤਖਤ ਸੋ ਸ਼ਬਦ ਵਿਚਾਰੇ ਤਤ ਲਹਿ ਅੰਤਰਗਤ ਜਾਣ ਹੈ ਸਤ ਸੰਗਤ ਸਾਚ ਵਡਾਈ ਹੈ ਆਪ ਤਰੈ ਜਨ ਪਿਤਰਾ ਤਾਰੇ ਸੰਗਤ ਮੁਖ ਸੁਭਾਰ ਉਤਾਰੇ ਨਾਨਕ ਤਿਸ ਕਾ ਲਾਲਾ ਗੋਲਾ ਜਿਨ ਗੁਰਮੁਖਾਰ ਲਿਵ ਲਾਈ ਹੈ ਮਾਰੂ ਮਹੱਲਾ ਪਹਿਲਾ ਕੀਤੇ ਜੂਵਰ ਤੇ ਗੁਵਾਰੈ ਤਾੜੀ ਰਾਈ ਅਪਰਪਾਰੈ ਧੁੰਦੂ ਕਾਰ ਨਿਰਾਲੋਂ ਬੈਠਾ ਨਾ ਤਦ ਧੰਦ ਪਸਾਰਾ ਹੈ ਜੁਗ 36 ਤਿਨੈ ਵਰਤਾਏ ਜਿਉ ਤਿਸ ਭਾਣਾ ਤਿਵੈ ਚਲਾਏ ਤਿਸੈ ਸਰੀਕ ਨ ਦੀਸੈ ਕੋਈ ਆਪੇ ਅਪਰਪਾਰਾਏ ਗੁਪਤੇ ਬੂਝੋ ਜੁਗ ਚਤਵਾਰੇ ਘਟ ਘਟ ਵਰਤੈ ਉਦਰ ਮਝਾਰੇ ਜੁਗ ਜੁਗ ਏਕਾ ਏਕੀ ਵਰਤੈ ਕੋਈ ਬੂਝੈ ਗੁਰ ਵਿਚਾਰਾਏ ਬਿੰਦ ਰਕਤ ਮਿਲ ਪਿੰਡ ਸਰੀਆ ਪੌਣ ਪਾਣੀ ਅਗਨੀ ਮਿਲ ਜੀਆ ਆਪੇ ਚੋਦ ਕਰੇ ਰੰਗ ਮਹਲੀ ਹੋਰ ਮਾਇਆ ਮੋਹ ਪਸਾਰਾ ਹੈ ਗਰਭ ਕੁੰਡਲ ਮੈਂ ਉਰਦ ਧਿਆਨੀ ਆਪੇ ਜਾਣੈ ਅੰਤਰ ਜਾਮੀ ਸਾਸ ਸਾਸ ਸਚ ਨਾਮ ਸੰਭਾਲੇ ਅੰਤਰ ਉਦਰ ਮਝਾਰਾ ਹੈ ਚਾਰ ਪਦਾਰਥ ਲੈ ਜਗਾਇਆ ਸਿਵ ਸ਼ਕਤੀ ਘਰ ਵਾਸਾ ਪਾਇਆ ਏਕ ਵਿਸਾਰੇ ਤਾਂ ਪਿੜਹਾਰੇ ਅੰਧੁਲੇ ਨਾਮ ਵਿਸਾਰਾ ਹੈ ਬਾਲਕ ਮਰੈ ਬਾਲਕ ਕੀ ਲੀਲਾ ਕਹਿ ਕਹਿ ਰੋਵੈ ਬਾਲ ਰੰਗੀਲਾ ਜਿਸ ਕਾ ਸਾ ਸੋ ਤਿਨ ਹੀ ਲੀਆ ਪੂਲਾ ਰੋਮਣ ਹਾਰਾ ਹੈ ਭਰ ਜੋਵਨ ਮਰ ਜਾਹੇ ਕੇ ਕੀਜੈ ਮੇਰਾ ਮੇਰਾ ਕਰ ਰੋਵੀ ਜੈ ਮਾਇਆ ਕਾਰਨ ਰੋਏ ਵਿਗੂਚੈ ਤ੍ਰਿਗ ਜੀਵਨ ਸੰਸਾਰ ਆਏ ਕਾਲੀ ਹੂੰ ਹੁਣ ਧੌਲੇ ਆਏ ਵਿਣ ਨਾਵੇ ਗਥ ਗਿਆ ਗਵਾਏ ਦੁਰਮਤ ਅੰਧਲਾ ਬਿਨਸ ਬਿਨਾਸੈ ਮੂਠੇ ਰੋਏ ਪੁਕਾਰਾਏ ਆ ਵਿਚਾਰ ਨ ਰੋਵੇ ਕੋਈ ਸਤਗੁਰ ਮਿਲੇ ਤਾਂ ਸੋਝੀ ਹੋਈ ਬਿਨ ਗੁਰ ਬੱਜਰ ਕਪਾੜ ਨਾ ਖੂਲੈ ਸਭ ਮਿਲੈ ਹੈ ਬਿਰਧ ਭਇਆ ਤਨ ਛੀਜੈ ਦੇਹੀ RAM ਨਾ ਜਪੀ ਅੰਤ ਸਨੇਹੀ ਨਾਮ ਵਿਸਾਰ ਚਲੈ ਮੋਹਿ ਕਾਲੈ ਦਰਗਾ ਝੂਠ ਖੁਆ ਰਾਹੇ ਨਾਮ ਵਿਸਾਰ ਚਲੈ ਕੂੜਿਆਰੋ ਆਵਦ ਜਾਤ ਪੜੈ ਸਿਰ ਛਾਰੋ ਸਾਹੁਰੜੈ ਘਰ ਵਾਸ ਨ ਪਾਏ ਪਈ ਜੜੈ ਸਿਰ ਮਾਰਾ ਹੈ ਖਾਜੈ ਪਹਿਜੈ ਰੜੀ ਕਰੀਜੈ ਬਿਨ ਅਬ ਭਗਤੀ ਬਾਦ ਮਰੀਜੈ ਸਰ ਆਪ ਸਰ ਕੀ ਸਾਰ ਨ ਜਾਣੈ ਜਮ ਮਾਰੇ ਕਿਆ ਚਾਰਾ ਹੈ ਪਰ ਵਿਰਤੀ ਨਰ ਪਛਾਣਾ ਪਛਾਣੈ ਗੁਰ ਕਾ ਸੰਗ ਸ਼ਬਦ ਕਰ ਜਾਣੈ ਕਿਸੀ ਮੰਦਾ ਆਖ ਨ ਚੱਲੈ ਸੱਚ ਖਰਾ ਸਜਿਆ ਰਾਹੇ ਸਾਜ ਬਿਨਾ ਦਰਸ ਜੈ ਨ ਕੋਈ ਸਾਜ ਸ਼ਬਦ ਪੈਧੈ ਪਦ ਹੋਈ ਆਪੇ ਬਖਸ਼ ਲੈ ਤਿਸ ਭਾਵੈ ਹਉਮੈ ਗਰਭ ਨਿਵਾਰਾ ਹੈ ਗੁਰ ਕਿਰਪਾ ਤੇ ਹੁਕਮ ਪਛਾਣੈ ਜੁਗਾ ਜੁਗੰਤਰ ਕੀ ਬਿਦ ਜਾਣੈ ਨਾਨਕ ਨਾਮ ਜਪਹੁ ਤਰ ਤਾਰੀ ਸਚ ਤਾਰੇ ਤਾਰਨ ਹਾਰਾ ਹੈ ਮਾਰੂ ਮਹੱਲਾ ਪਹਿਲਾ ਹਰ ਸਾ ਮੀਤ ਨਾਹੀ ਮੈਂ ਕੋਈ ਜਿਨ ਤਨ ਮਨ ਦੀ ਆਸਰ ਸਮੋਈ ਸਰਬ ਜੀਆ ਪ੍ਰਤਪਾਲ ਸੁਮਾਲੇ ਸੋ ਅੰਤਰਦਾਨਾ ਵੀ ਨਾਹੇ ਗੁਰ ਸਰਬ ਰਹਿਮ ਪਿਆਰੇ ਸਾਗਰ ਮੈ ਰਤਨ ਲਾਲ ਬਹੁ ਸਾਰੇ ਮੋਤੀ ਮਾਨਕ ਹੀਰਾ ਹਰ ਜਸ ਗਾਵਤ ਮਨ ਤਨ ਪੀਨਾ ਹੈ ਹਰਿ ਅਗਮ ਗਾਹ ਅਗਾਦ ਨਿਰਾਲਾ ਹਰਿ ਅੰਤ ਨ ਪਾਈਐ ਗੁਰੂ ਗੋਪਾਲਾ ਸਤਿਗੁਰ ਮਹਤਾਰੇ ਤਾਰਨ ਹਾਰਾ ਮੇਲ ਲਏ ਰੰਗ ਲੀਨਾ ਏ ਸਤਿਗੁਰ ਬਾਝੋ ਮੁਕਤ ਕਨੇਹੀ ਓ ਆ ਦੀ RAM ਸਨੇਹੀ ਦਰਗਾ ਮੁਕਤ ਕਰੇ ਕਰ ਕਿਰਪਾ ਬਖਸ਼ੇ ਗੁਣ ਕੀ ਨਾਹੇ ਸਤਿਗੁਰ ਦਾਤਾ ਮੁਕਤ ਕਰਾਏ ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ ਜਮ ਜਗ ਆਦ ਨਾਹੀ ਕਰ ਲਾਗਾ ਜਿਸ ਅਗਨ ਬੁਝੀ ਠਾਰਸੀ ਨਾਹੇ ਕਾਇਆ ਹੰਸ ਪ੍ਰੀਤ ਬਹੁ ਧਾਰੀ ਉਹ ਜੋਗੀ ਪੁਰਖ ਉਹ ਸੁੰਦਰ ਨਾਰੀ ਐਨਸ ਭੋਗੈ ਚੋਜ ਬਿਨੋਦੀ ਉਠ ਚਲਤੈ ਮਤਾ ਨਾ ਕੀ ਨਾਹੇ ਸ੍ਰਿਸ਼ਟ ਉਪਾਇ ਰਹੀ ਪ੍ਰਭ ਛਾਜੈ ਪੌਣ ਪਾਣੀ ਬੈ ਸੰਤਰ ਗਾਜੈ ਮਨੁਆ ਡੋਲਾ ਦੂ ਸੰਗਤ ਮਿਲ ਸੋ ਪਾਏ ਜੋ ਕਿਛ ਕੀ ਨਾਹੇ ਨਾਮ ਵਿਸਾਰ ਦੋਖ ਦੁਖ ਸਹੀਐ ਹੁਕਮ ਪਿਆ ਚਲਣਾ ਕਿਉ ਰਹੀਐ ਨਰਕ ਕੂਪ ਮੈਂ ਗੋਤੇ ਖਾਵੈ ਜੋ ਜਲ ਤੇ ਬਾਹਰ ਮੀ ਨਾਹੇ 84 ਨਰਕ ਸਾਗਤ ਯਹ ਜੈਸਾ ਕੀਚੈ ਤੈਸੋ ਪਾਈਐ ਸਤਿਗੁਰ ਬਾਝੋ ਮੁਕਤ ਨ ਹੋਈ ਕਿਰਤ ਬਾਧਾ ਗ੍ਰਸ ਦੀ ਨਾਹੇ ਖੰਡੇ ਧਾਰ ਗਲੀ ਅਤ ਪੀੜੀ ਲੇਖਾ ਲੀਜੈ ਤਿਲ ਜਿਉ ਪੀੜੀ ਮਾਤ ਪਿਤਾ ਕਰਤਰ ਸੁਤ ਬੇਲੀ ਨਾਹੀ ਬਿਨ ਹਾਰ ਰਸ ਮੁਕਤ ਨਾ ਕੀ ਨਾਹੇ ਮੀਤ ਸਖੇ ਕੇਤੇ ਜਗ ਮਾਹੀ ਬਿਨ ਗੁਰ ਪਰਮੇਸ਼ਰ ਕੋਈ ਨਾਹੀ ਗੁਰ ਕੀ ਸੇਵਾ ਮੁਕਤ ਪਰਾਇਣ ਆਨ ਦਿਨ ਕੀਰਤਨ ਕੀ ਨਾਹੇ ਕੂੜ ਛੋੜ ਸਾਚੇ ਕੋ ਧਾਵਹੁ ਜੋ ਇੱਛਾ ਸੋਈ ਫਲ ਪਾਵਹੁ ਸਾਚ ਵਖਰ ਕੇ ਵਾਪਾਰੀ ਵਿਰਲੇ ਲੈ ਲਾਹਾ ਸੌਦਾ ਕੀ ਨਾਹੇ ਹਰਿ ਹਰਿ ਨਾਮ ਵਖਰ ਲੈ ਚੱਲਹੁ ਦਰਸ਼ਨ ਪਾਵੋ ਸਾਜ ਮਹੱਲਹੁ ਗੁਰਮੁਖ ਹੋਇ ਲਹੈ ਦਿਨ ਪੂਰੇ ਓ ਜੀ ਨਾਏ ਪ੍ਰਭੇ ਅੰਤ ਗੁਰਮਤ ਕੋ ਪਾਵਹਿ ਗੁਰ ਕੈ ਸ਼ਬਦ ਮਨ ਕੋ ਸਮਝਾਵਹਿ ਸਤਿਗੁਰ ਕੀ ਬਾਣੀ ਸਤ ਸਤ ਕਰ ਮਾਨਹੁ ਇਓ ਆਤਮ ਰਾਮੈ ਲੀਨਾਹੇ ਨਾਰਦ ਸਾਰਦ ਸੇਵਕ ਤੇਰੇ ਤ੍ਰਿਭਵਨ ਸੇਵਕ ਵਡੋ ਵਡੇਰੇ ਸਭ ਤੇਰੀ ਕੁਦਰਤ ਤੂੰ ਸਿਰ ਸਿਰ ਦਾਤਾ ਸਭ ਤੇਰੋ ਕਾਰਨ ਕੀ ਨਾਹੇ ਇਕ ਦਰ ਸੇਵਾ ਦਰਦ ਵੰਜਾਏ ਓਏ ਦਰਗਾ ਪੈ ਦੇ ਸਤਿਗੁਰੂ ਛਡਾਏ ਹਉ ਮੈਂ ਬੰਧਨ ਸਤਿਗੁਰ ਤੋੜੇ ਚਿਤ ਚੰਚਲ ਚਰਨ ਨਾ ਦੀਨਾਏ ਸਤਿਗੁਰ ਮਿਲੋ ਚੀਨੋ ਬਿਦਸਾਈ ਜਿਤ ਪ੍ਰਭ ਭਾਵ ਗੁਰਤ ਨਕਾਈ ਹਉ ਮੈਂ ਮਾਰ ਕਰੋ ਗੁਰ ਸੇਵਾ ਜਨ ਨਾਨਕ ਹਰ ਰੰਗ ਭੀਨਾ ਹੈ ਮਾਰੂ ਮਹੱਲਾ ਪਹਿਲਾ ਅਸੋਰ ਸਿਘਾਰਨ ਰਾਮ ਹਮਾਰਾ ਘਟ ਘਟ ਰਮਈਆ ਰਾਮ ਪਿਆਰਾ ਨਾਰੇ ਅਲਖ ਨ ਲਖੀਐ ਮੂਲੇ ਗੁਰਮੁਖ ਲਿਖ ਵਿਚਾਰਾ ਹੈ ਗੁਰਮੁਖ ਸਾਧੂ ਸਰਨ ਤੁਮਾਰੀ ਕਰ ਕਿਰਪਾ ਪ੍ਰਭਾਰ ਉਤਾਰੀ ਅਗਨ ਪਾਣੀ ਸਾਗਰ ਅਤ ਗਹਿਰਾ ਗੁਰ ਸਤਗੁਰ ਪਾਰ ਉਤਾਰਾ ਹੈ ਮਨੁਖ ਅੰਦਲੇ ਸੋਝੀ ਨਾਹੀ ਆਵਹਿ ਜਾਹੇ ਮਰਹਿ ਮਰ ਜਾਹੀ ਪੂਰਬ ਲਿਖਿਆ ਲੇਖ ਨਾ ਮਿਟੀ ਜਮਦਰ ਅੰਧ ਖੁਆਰਾ ਹੈ ਇਕ ਆਵਹਿ ਜਾਵੈ ਘਰ ਵਾਸ ਨਾ ਪਾਵਹਿ ਕਿਰਤ ਕੇ ਬਾਧੇ ਪਾਪ ਕਮਾਵਹਿ ਅੰਦਲੇ ਸੋਝੀ ਬੂਝ ਨਾ ਕਾਈ ਲੋਭ ਬੁਰਾ ਅਹੰਕਾਰ ਆਏ ਪੇਰ ਬਿਨ ਕਿਆ ਤਿਸ ਧਨ ਸੀ ਗਾਰਾ ਪਰ ਪਿਰ ਰਾਤੀ ਖਸਮ ਵਿਸਾਰਾ ਜਿਉ ਬੇਸਵਾ ਪੂਤ ਬਾਪ ਕੋ ਕਹੀਐ ਤਿਉ ਫੋਕਟ ਕਾਰ ਵਿਕਾਰਾ ਹੈ ਪ੍ਰੇਤ ਪਿੰਜਰ ਮੈਂ ਦੂਖ ਨੇਰੇ ਨਰਕ ਭਜੈ ਅਗਿਆਨ ਅੰਧੇਰੇ ਧਰਮ ਰਾਏ ਕੀ ਬਾਕੀ ਲੀਜੈ ਜਿਨ ਹਰ ਕਾ ਨਾਮ ਵਿਸਾਰਾ ਏ ਸੂਰਜ ਤਪੈ ਅਗਨ ਬਿਗ ਝਾਲਾ ਪਤ ਪਸੂ ਮਨ ਮੁਖ ਬੇਤਾਲਾ ਆਸਾ ਮਨਸਾ ਕੂਲ ਕਮਾਵੈ ਰੋਗ ਬੁਰਾ ਬੁਰਿਆ ਰਾਹੇ मस्तक भार कलर सिर भारा क्यों कर भवजल लंघस पारा सतगुरु बोध आद जुगादी RAM नाम निस्तारा है पुत्र कलत्तर जग हेत प्यारा माया मोह पसरिया पा सारा जम के भाए सतगुर तोड़े गुरमुख तत् बीचारा है कूड़ मुठ्ठी चालै बहुराही मनमुखता जय पड़ पड़ भाही ਅੰਮ੍ਰਿਤ ਨਾਮ ਗੁਰੂ ਵਡਦਾਣਾ ਨਾਮ ਜਪੋ ਸੁਖ ਸਾਰਾ ਹੈ ਸਤਿਗੁਰ ਤੁਠਾ ਸੱਚ ਦ੍ਰਿੜਾਏ ਸਬਦ ਹਮੇਟੇ ਮਾਰਗ ਪਾਏ ਕੰਡਾ ਪਾਏ ਨਾ ਗੱਡੀ ਮੂਲੇ ਜੇ ਸਤਿਗੁਰ ਰਾਖਣ ਹਾਰਾ ਹੈ ਖੇਉ ਖੇਰ ਲੈ ਤਨ ਜੀਜੈ ਮਨੂ ਪਾਥਰ ਸਹਿ ਨਾ ਭੀਜੈ ਕਰਨ ਪਲਾਵ ਕਰੇ ਬਹੁ ਤੇਰੇ ਨਰਕ ਸੁਰਗ ਅਵਤਾਰਾ ਹੈ ਮਾਇਆ ਬਿਖ ਹੋਏ ਅੰਗਮ ਨਾਲੇ ਇਨ ਦੁਬਦਾ ਘਰ ਬਹੁ ਦੇ ਗਾਲੇ ਸਤਿਗੁਰ ਬਾਝੋ ਪ੍ਰੀਤ ਨਾ ਉਪਜੈ ਭਗਤ ਰਤੇ ਪਤਿਆਰਾ ਹੈ ਸਾਖਤ ਮਾਇਆ ਕੋ ਬੋ ਧਾਵਹਿ ਨਾ ਵਿਸਾਰ ਕਹਾ ਸੁਖ ਪਾਵਹਿ ਤ੍ਰਿਉਗਣੀ ਅੰਤਰ ਖਪੈ ਖਪਾਵਹਿ ਨਾਹੀ ਭਾਰ ਉਤਾਰਾਹੇ ਕੂਕਰ ਸੂਕਰ ਕਈਐ ਰਾ ਭਉ ਮਰਹ ਭਉ ਭਉ ਭਉ ਹਾਰਾ ਮਨ ਤਨ ਝੂਠੇ ਕੂੜ ਕਮਾਵੈ ਦੁਰਮਤ ਦਰਗਾ ਹਾਰਾਹੇ ਸਤਗੁਰ ਮਿਲੈ ਤ ਮਨੁਆ ਟੇਕੈ RAM ਨਾਮ ਦੇ ਸਰਣ ਪਰੇਕੈ ਹਰ ਤਨ ਨਾਮ ਮੋਲਕ ਦੀਵੈ ਹਰ ਜਸ ਦਰਗਾ ਪਿਆਰਾ ਹੈ ਰਾਮ ਨਾਮ ਸਾਧੂ ਸਰਨਾਈ ਸਤਿਗੁਰ ਬਚਨੀ ਗਤ ਮਿਤ ਪਾਈ ਨਾਨਕ ਹਰ ਜਪ ਹਰ ਮਨ ਮੇਰੇ ਹਰ ਮੇਲੇ ਮੇਲਣ ਹਾਰਾ ਹੈ ਮਾਰੂ ਮਹੱਲਾ ਪਹਿਲਾ ਕਰ ਰਹੋ ਰੇ ਮਨ ਮੁਗਦੇ ਆਨੇ RAM ਜਪੋ ਅੰਤਰਗਤ ਧਿਆਨੇ ਲਾਲ ਛੋੜ ਰਜੋ ਪਰੰਪਰ ਓ ਪਾਵਹ ਮੁਕਤ ਦੁਆਰਾ ਹੈ ਜਿਸ ਵਿਸਰਿਆ ਜਮ ਜੋਹਣ ਲਾਗੈ ਸਭ ਸੁਖ ਜਾਏ ਦੁਖਾ ਫੁਨ ਆਗੈ ਰਾਮ ਨਾਮ ਜਪ ਗੁਰਮੁਖ ਜੀ ਜੀੜੇ ਇਹੋ ਪਰਮ ਤਤ ਵਿਚਾਰਾ ਹੈ ਹਰਿ ਹਰਿ ਨਾਮ ਜਪਹੁ ਰਸ ਮੀਠਾ ਗੁਰਮੁਖ ਹਰਿ ਰਸ ਅੰਤਰ ਡੀਠਾ ਐਨ ਸਰਾਮ ਰਹਾਉ ਰੰਗ ਰਾਤੇ ਇਹੋ ਜਪ ਤਪ ਸੰਜਮ ਸਾਰਾ ਹੈ ਰਾਮ ਨਾਮ ਗੁਰ ਬਚਨੀ ਬੋਲੋ ਸੰਤ ਸਭਾ ਮੈਂ ਇਹ ਰਸ ਟੋਲੋ ਗੁਰਮਤਿ ਖੋਜ ਲਹਾਉ ਘਰ ਆਪਣਾ ਬੋੜ ਨਾ ਗਰਭ ਮਝਾਰਾ ਹੈ ਸਤ ਤੀਰਥ ਨਾਵੋ ਹਰ ਗੁਣ ਗਾਵੋ ਤਤ ਵਿਚਾਰੋ ਹਰ ਨਿਵ ਲਾਵਹੁ ਅੰਤ ਕਾਲ ਜਮ ਜੋਹਿ ਨਾ ਸਾਕੈ ਹਰਿ ਬੋਲੋ RAM ਪਿਆਰਾ ਹੈ ਸਤਿਗੁਰ ਪੁਰਖ ਦਾਤਾ ਵਰਦਾਨਾ ਜਿਸ ਅੰਤਰ ਸਾਜ ਸੋ ਸ਼ਬਦ ਸਮਾਣਾ ਜਿਸ ਕੋ ਸਤਿਗੁਰ ਮੇਲ ਮਿਲਾਏ ਤਿਸ ਚੂਕਾ ਜਮ ਭੈ ਭਾਰਾ ਹੈ ਪੰਚ ਤਤ ਮਿਲ ਕਾਇਆ ਕੀਨੀ ਤਿਸ ਮਹਿ ਰਾਮ ਰਤਨ ਲੈ ਚੀਨੀ ਆਤਮ ਰਾਮ ਰਾਮ ਹੈ ਆਤਮ ਹਰ ਪਾਈਐ ਸ਼ਬਦ ਵਿਚਾਰਾ ਹੈ ਸਤ ਸੰਤੋਖ ਰਹਾਉ ਜਨ ਭਾਈ ਖਿਮਾ ਗਹਾਉ ਸਤਗੁਰ ਸਰਣਾਈ ਆਤਮ ਚੀਨ ਪ੍ਰਾਤਮ ਚੀਨੋ ਗੁਰ ਸੰਗਤ ਓ ਹੈ ਸਾਗਤ ਕੂੜ ਕਵਟ ਮਹਿ ਟੇਕਾ ਅਹੰਸ ਨਿੰਦਾ ਕਰਹਿ ਅਨੇਕਾ ਵਿਣ ਸਿਵਰਨ ਆਵੈ ਪੁਨ ਜਾਵੈ ਗਰਭ ਜੋਨੀ ਨਰਕ ਮਝਾਰਾ ਹੈ ਸਾਗਤ ਜਮ ਕੀ ਕਾਣ ਨ ਚੂਕੈ ਜਮ ਕਾ ਡੰਡ ਨ ਕਬਹੂ ਮੂਕੈ ਬਾਕੀ ਧਰਮ ਰਾਏ ਕੀ ਲੀਜੈ ਸਿਰ ਅਫਰਿਓ ਭਾਰ ਫਾਰਾਏ ਬੇਨ ਗੁਰ ਸਾਗਤ ਕਹੋ ਕੋ ਤਰਿਆ ਹਉ ਮੈਂ ਕਰਤਾ ਭਉਜਲ ਪਰਿਆ ਬੇਨ ਗੁਰ ਪਾਰ ਨ ਪਾਵੇ ਕੋਈ ਹਰ ਜਪਿਐ ਭਾਰ ਉਤਾਰਾ ਹੈ ਗੁਰ ਕੀ ਦਾਤ ਨ ਮੇਟਾ ਕੋਈ ਜਿਸ ਬਖਸ਼ੇ ਤਿਸ ਤਾਰੇ ਸੋਈ ਜਨਮ ਮਰਨ ਦੁਖ ਨੀੜ ਨ ਆਵੇ ਮਨ ਸੋ ਪ੍ਰਭ ਅਪਰਪਾਰਾ ਹੈ ਗੁਰ ਤੇ ਭੂਲੇ ਆਵੋ ਜਾਵੋ ਜਨਮ ਮਰਉ ਹੁਨ ਪਾਪ ਕਮਾਵੋ ਸਾਗਤ ਮੂੜਾ ਚੇਤ ਨ ਚੇਤਾ ਦੁਖ ਲਾਗੈ ਤਾਰਾਮ ਪੁਕਾਰਾ ਹੈ ਸੁਖ ਦੁਖ ਪੁਰਬ ਜਨਮ ਕੇ ਕੀਏ ਸੋ ਜਾਣੈ ਜਿਨ ਦਾਤਾ ਦੀਏ ਕਿਸ ਕੋ ਦੋਸ ਦੇਹ ਤੂ ਪ੍ਰਾਣੀ ਸਹੋ ਆਪਣਾ ਕੀਆ ਕਰਾਰਾ ਹੈ ਹਉ ਮੈਂ ਮਮਤਾ ਕਰਦਾ ਆਇਆ ਆਸਾ ਮਨਸਾ ਬੰਦ ਚਲਾਇਆ ਮੇਰੀ ਮੇਰੀ ਕਰਤ ਕਿਆ ਲੈ ਚਾਲੇ ਬਿਖ ਲਾਦੇ ਛਾਰ ਵਿਕਾਰਾ ਹੈ ਹਰ ਕੀ ਭਗਤ ਕਰ ਹੋ ਜਨ ਭਾਈ ਅਕਥ ਕਥੋ ਮਨ ਮਨ ਹੈ ਸਮਾਈ ਉਠ ਚਲਤਾ ਠਾਗ ਰਖੋ ਘਰ ਆਪਣਾ ਦੁਖ ਕਾਟੇ ਕਾਟਣ ਹਾਰਾ ਹੈ ਹਰ ਗੁਰ ਪੂਰੇ ਕੀ ਓਟ ਪਰਾਤੀ ਗੁਰਮੁਖ ਹਰ ਲਿਵ ਗੁਰਮੁਖ ਜਾਤੀ ਨਾਨਕ ਰਾਮ ਨਾਮ ਅਤਿ ਉਤਮ ਹਰ ਬਖਸ਼ੇ ਪਾਰ ਉਤਾਰਾ ਹੈ ਮਾਰੂ ਮਹੱਲਾ ਪਹਿਲਾ ਸਰਨ ਪਰੇ ਦੇ ਤੁਮਾਰੀ ਤੂੰ ਸਮਰਾ ਦਇਆਲ ਮੁਰਾਰੀ ਤੇਰੇ ਚੋਜ ਨਾ ਜਾਣਾ ਕੋਈ ਤੂੰ ਪੂਰਾ ਪੁਰਖ ਵਿਧਾਤਾ ਹੈ ਤੂੰ ਆਦ ਜੁਗਾਦ ਕਰਹਿ ਪ੍ਰਤਪਾਲਾ ਘਟ ਕਾ ਰੂਪ ਨੂੰ ਦਇਆਲਾ ਜੋ ਤੁਧ ਭਾਵੈ ਤਿਵੈ ਚਲਾਵੈ ਸਭ ਤੇਰੋ ਕੀਆ ਕਮਾਤਾ ਹੈ ਅੰਤਰ ਜੋਤ ਭਲੀ ਜਗ ਜੀਵਨ ਸਭ ਘਟ ਭੋਗੈ ਹਰ ਰਸ ਪੀਵਨ ਆਪੇ ਦੇਵੈ ਆਪੇ ਦੇਵੈ ਤਿਹੋ ਲੋਈ ਜਗਤ ਪਿਤ ਹੈ ਜਗਤ ਤੋਂ ਪਾਏ ਖੇਲ ਰਚਾਇਆ ਪਵਣਾ ਪਾਣੀ ਅਗਨੀ ਜੀਉ ਪਾਇਆ ਦੇਹੀ ਨਗਰੀ ਨੌ ਦਰਵਾਜੇ ਸੋ ਦਸਵਾ ਗੋਤਰਾ ਹੈ ਚਾਰ ਨਦੀ ਅਗਨੀ ਅਸਰਾ ਲਾ ਕੋਈ ਗੁਰਮੁਖ ਬੂਝੈ ਸਭ ਨਿਰਾਲਾ ਸਾਖਤ ਦੁਰਮਤ ਡੂਬਹਿ ਦਾਜੈ ਗੁਰ ਰਾਖੇ ਹਰ ਲਿਬਰਾਤਾ ਹੈ ਅਬ ਤੇਜ ਵਾਏ ਪ੍ਰਿਥਵੀ ਆਕਾਸ਼ਾ ਤਿਨ ਵੈ ਪੰਚ ਤਤ ਘਾਰੇ ਵਾਸਾ ਸਤਗੁਰ ਸਬਦ ਰਹਿ ਰੰਗ ਰਾਤਾ ਤਜ ਮਾਇਆ ਹਉ ਮੈਂ ਭਰਾਤਾ ਹੈ ਇਹੋ ਮਨ ਪੀਜੈ ਸ਼ਬਦ ਪਤੀਜੈ ਬਿਨ ਨਾਵੇ ਕਿਆ ਟੇਕ ਟਿਕੀਜੈ ਅੰਤਰ ਚੋਰ ਮੁਹੈ ਘਰ ਮੰਦਰ ਇਨ ਸਾਖਤ ਦੂਤ ਨਾ ਜਾਤਾ ਹੈ ਦੁੰਦਰ ਦੂਤ ਭੂਤ ਭੀ ਹਾਲੇ ਖਿੰਚੋ ਤਾਣ ਕਰਹਿ ਬੇਤਾਲੇ ਸ਼ਬਦ ਸੁਰਤ ਬਿਨ ਆਵੇ ਜਾਵੇ ਪਦ ਖੋਈ ਆਵਤ ਜਾਤਾ ਹੈ ਕੂੜ ਕਲਰ ਤਨ ਭਸਮੈ ਟੇਰੀ ਬਿਨ ਨਾਵੇ ਕੈਸੀ ਪਤ ਤੇਰੀ ਬਾਧੇ ਮੂਤ ਨਾਹੀ ਜੁਗ ਚਾਰੇ ਜਉ ਕੰਕਰ ਕਾਲ ਪ੍ਰਾਤਾ ਹੈ ਜਮ ਦਰਬਾਧੇ ਮਿਲੈ ਸਜਾਈ ਤੇ ਸਪਰਾਧੀ ਗਤ ਨਹੀਂ ਕਾਈ ਕਰਨ ਪੁਲਾਵ ਕਰੇ ਬਿਨ ਲਾਵੇ ਜੋ ਕੁੰਡੀ ਮੀਨ ਪ੍ਰਾਤਾ ਹੈ ਸਾਕਤ ਫਾਸੀ ਪੜੈ ਇਕੇਲਾ ਜਮ ਵਸ ਕੀਆ ਅੰਧ ਦੁਹੇਲਾ RAM ਨਾਮ ਬਿਨ ਮੁਕਤ ਨਾ ਸੂਜੈ ਆਜ ਕਾਲ ਪਚ ਜਾਤਾ ਹੈ ਸਤਿਗੁਰ ਬਾਝ ਨ ਬੇਲੀ ਕੋਈ ਅਥੈ ਉਥੈ ਰਾਖਾ ਪ੍ਰਭ ਸੋਈ RAM ਨਾਮ ਦੇਵੈ ਕਰ ਕਿਰਪਾ ਇਉ ਸਲਲੈ ਸਲਲ ਮਿਲਾਤਾ ਹੈ ਭੂਲੇ ਸਿੱਖ ਗੁਰੂ ਸਮਝਾਏ ਉਝੜ ਜਾਦੇ ਮਾਰਗ ਪਾਏ ਤਿਸ ਗੁਰ ਸੇਵ ਸਦਾ ਦਿਨ ਰਾਤੀ ਦੁਖ ਭੰਜਨ ਸੰਗ ਸਖਾਤਾ ਹੈ ਗੁਰ ਕੀ ਭਗਤ ਕਰਹਿ ਕਿਆ ਪ੍ਰਾਣੀ ਬ੍ਰਹਮ ਇੰਦਰ ਮਹੇਸ਼ ਨ ਜਾਣੀ ਸਤਿਗੁਰ ਅਲਖ ਕਹੋ ਕਿਉ ਲਖੀਐ ਜਿਸ ਬਖਸ਼ੇ ਤਿਸੈ ਪਛਾਤਾ ਹੈ ਅੰਤਰ ਪ੍ਰੇਮ ਪ੍ਰਾਪਤ ਦਰਸ਼ਨ ਗੁਰਬਾਣੀ ਸੋ ਪ੍ਰੀ ਸੋ ਪਰਸਨ ਐਸ ਨਿਰਮਲ ਜੋ ਸਵਾਈ ਘਟ ਦੀਪਕ ਗੁਰਮ ਹੋ ਜਾਤਾ ਹੈ ਭੋਜਨ ਗਿਆਨ ਮਹਾਰਸ ਮੀਠਾ ਜਿਨ ਚਾਖਿਆ ਤਿਨ ਦਰਸ਼ਨ ਦੀਠਾ ਦਰਸ਼ਨ ਦੇਖ ਮਿਲੇ ਬੈਰਾਗੀ ਮਨ ਮਨਸਾ ਮਾਰ ਸਮਾਤਾ ਹੈ ਸਤਗੁਰ ਸੇਵਾ ਸੇ ਪ੍ਰਧਾਨਾ ਤਿਨ ਘਟ ਘਣੇ ਅੰਤਰ ਬ੍ਰਹਮ ਪਛਾਨਾ ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ ਜਿਨ ਸਤਗੁਰ ਹਰ ਪ੍ਰਭ ਜਾਤਾ ਹੈ ਮਾਰੂ ਮਹੱਲਾ ਪਹਿਲਾ ਸਾਚੇ ਸਾਹਿਬ ਹਾਰੇ ਜਿਨ ਧਰ ਚੱਕਰ ਧਰੇ ਵਿਚਾਰੇ ਆਪੇ ਕਰਤਾ ਕਰ ਕਰ ਵੇਖੈ ਸਾਚਾ ਵੇ ਪ੍ਰਵਾਹੇ ਵੇਕੀ ਵੇਕੀ ਜੰਤੂ ਪਾਏ ਦੋਇ ਪੰਦੀ ਦੋ ਰਾਹ ਚਲਾਏ ਗੁਰਪੂਰੇ ਬਿਨ ਮੁਕਤ ਨ ਹੋਈ ਸਚ ਨਾਮ ਜਪ ਲਾਏ ਪੜਹਿ ਮਨਮੁਖ ਪਰ ਬਿਧ ਨਹੀਂ ਜਾਣਾ ਨਾਮ ਨਾ ਬੂਝੈ ਪਰਮ ਭੁਲਾਣਾ ਲੈ ਕੇ ਵੱਡੀ ਦੇਨੋ ਗਾਹੀ ਦੁਰਮਤ ਕਾ ਗਲਫਾ ਫਾਹਾਏ ਸਿਮਰਤ ਸਾਸਤਰ ਪੜਹਿ ਪੁਰਾਣਾ ਆਵਾਜ਼ ਬਖਾਣੈ ਤਤ ਨ ਜਾਣਾ ਵਿਣ ਗੁਰ ਪੂਰੇ ਤਤ ਨ ਪਾਈਐ ਸਚ ਸੂਚੇ ਸਚ ਰਾਹੇ ਸਭ ਸਾਲਾਹੇ ਸੁਣ ਸੁਣ ਆਖੈ ਆਪੇ ਦਾਨਾ ਸਚ ਪਰਾਖੈ ਜਿਨ ਕੋ ਨਦਰ ਕਰੇ ਪ੍ਰਭ ਆਪਣੀ ਗੁਰਮੁਖ ਸਭ ਸਲਾਹਾਏ ਸੁਣ ਸੁਣ ਆਖੈ ਕੇਤੀ ਬਾਣੀ ਸੁਣ ਕਹੀਐ ਕੋ ਅੰਤ ਨਾ ਜਾਣੀ ਜਾ ਕੋ ਅਲਖ ਲਖਾਏ ਆਪੇ ਅਕਥ ਕਥਾ ਬੋਧਿਤਾ ਹਾਏ ਜਨਮੇ ਕੋ ਵਾਜੈ ਵਧਾਏ ਸੋਇ ਲੜੇ ਅਗਿਆਨੀ ਗਾਏ ਜੋ ਜਨਮੈ ਤਿਸ ਸਰ ਪਰ ਮਰਣਾ ਕਿਰਤ ਭਇਆ ਸਿਰ ਸਹਾਏ ਸੰਜੋਗ ਵਿਜੋਗ ਮੇਰਾ ਪ੍ਰਭ ਕੀਏ ਸ੍ਰਿਸ਼ਟੋ ਪਾਏ ਦੁਖਾ ਸੁਖ ਦੀਏ ਦੁਖ ਸੁਖੀ ਤੇ ਭੈ ਨਿਰਾਲੇ ਗੁਰਮੁਖ ਸੀਲ ਸੁਨਾਹੇ ਨੀਕੇ ਸਾਚੇ ਕੇ ਵਪਾਰੀ ਸਜ ਸੌਦਾ ਲੈ ਗੁਰ ਵਿਚਾਰੀ ਸੱਚਾ ਵਖਰ ਜਿਸ ਧਨ ਪੱਲੈ ਸਬਦ ਸਚੈ ਉਮਾਏ ਕਾਚੀ ਸੌਦੀ ਟੋਟਾ ਆਵੈ ਗੁਰਮੁਖ ਬਣਜ ਕਰੇ ਪ੍ਰਭ ਭਾਵੈ ਪੂੰਜੀ ਸਾਬਤ ਰਾਸ ਸਲਾਮਤ ਚੂਕਾ ਜਮ ਕਾ ਫਾਏ ਸਭ ਕੋ ਬੋਲੇ ਆਪਣ ਭਾਣਾ ਮਨੁਖ ਦੂਜਾ ਬੋਲ ਨ ਜਾਣਾ ਅੰਧਲੇ ਕੀਮਤ ਅੰਧਰੀ ਬੋਲੀ ਆਏ ਗਿਆ ਦੁਖਤਾ ਹਾਏ ਦੁਖ ਮਹਿ ਜਨਮੈ ਦੁਖ ਮਹਿ ਮਰਨਾ ਦੁਖ ਨਾ ਮਿਟੈ ਬਿਨ ਗੁਰ ਕੀ ਸਰਨਾ ਦੁਖੀ ਉਪਜੈ ਦੁਖੀ ਬਿਨਸੈ ਕਿਆ ਲੈ ਆਇਆ ਕਿਆ ਲੈ ਜਾਹਾ ਹੈ ਸੱਚੀ ਕਰਨੀ ਗੁਰ ਕੀ ਸਰਕਾਰ ਆਉਣ ਜਾਣ ਨਹੀਂ ਜਮ ਧਾਰਾ ਡਾਲ ਛੋੜ ਤਦ ਮੂਲ ਪ੍ਰਾਤਾ ਮਨ ਸਾਚਾ ਉਮਾਹੇ ਹਰ ਕੇ ਲੋਗ ਨਹੀਂ ਜਮ ਮਾਰੈ ਨਾ ਤੂ ਦੇਖੈ ਪੰਥ ਕਰਾਰੈ RAM ਨਾਮ ਘਟ ਅੰਤਰ ਪੂਜਾ ਅਵਰ ਨਾ ਦੂਜਾ ਕਾਹੇ ਊੜ ਨਾ ਕਥਨੈ ਸਿਫਤ ਸਜਾਈ ਜਿਉ ਦੁਭਾਵੈ ਰਹਿ ਰਜਾਈ ਦਰਗਾ ਪੈਦੇ ਜਾਣ ਸੁਹੇਲੇ ਹੁਕਮ ਸੱਚੇ ਪਾਤਸ਼ਾਹ ਹੈ ਕਿਆ ਕਈਐ ਗੁਣ ਕਥਾ ਕਨੇਰੇ ਅੰਤ ਨਾ ਪਾਵੈ ਵੱਡੇ ਵਡੇਰੇ ਨਾਨਕ ਸਾਜ ਮਿਲੈ ਪਦ ਰਾਖੋ ਤੂੰ ਸਿਰ ਸਾਹਾ ਪਾਤ ਸਾਹਾਏ ਮਾਰੂ ਮਹੱਲਾ ਪਹਿਲਾ ਦਖਣੀ ਕਾਇਆ ਨਗਰ ਨਗਰ ਗੜੇ ਅੰਦਰ ਸਾਚਾ ਵਾਸਾ ਪੁਰ ਗਨੰਦਰ ਆਸਤਰ ਥਾਨ ਸਦਾ ਨਿਰਮਾਇ ਆਪੇ ਆਪ ਉਪਾਏ ਦਾ ਅੰਦਰ ਕੋਟ ਛੱਜੇ ਹਟ ਨਾਲੇ ਆਪੇ ਲੈ ਵਸ ਸੰਭਾਲੇ ਬਜਰ ਕਪਾੜ ਜੜੇ ਜੜ ਜਾਣੈ ਗੁਰ ਸਬਦੀ ਖੋਲਾਏ ਦਾ ਪੀਤਰ ਕੋਟ ਗੁਫਾ ਘਰ ਜਾਈ ਨੌਕਰ ਥਾਪੇ ਹੁਕਮ ਰਜਾਈ ਦਸਵੇਂ ਪੁਰਖਾ ਲੇਖ ਅਪਾਰੀ ਆਪੇ ਅਲਖ ਲਖਾਏ ਦਾ ਪੌਣ ਪਾਣੀ ਅਗਨੀ ਇਕ ਵਾਸਾ ਆਪੇ ਕੀਤੋ ਖੇਲ ਤਮਾਸਾ ਬਲਦੀ ਜਲ ਨਿਵਰੈ ਕਿਰਪਾ ਤੇ ਆਪੇ ਜਲ ਨਿਧਿ ਪਾਏ ਦਾ ਤਰਤਿਓ ਪਾਏ ਧਰੀ ਧਰਮਸਾਲਾ ਉਤਪਤ ਪਰਲੋ ਆਪ ਨਿਰਾਲਾ ਪੌਣਾ ਖੇਲ ਕੀਆ ਸਭ ਥਾਈ ਕਲਾ ਖਿੰਜ ਢਾਹਾਏ ਦਾ ਭਾਰ 18 ਮਾਲਣ ਤੇਰੀ ਚੌਰ ਟੁਲੈ ਪਉਣ ਲੈ ਫੇਰੀ ਚੰਦ ਸੂਰਜ ਦੋ ਦੀਪ ਕਰਾਖੇ ਸਸ ਘਰ ਸੂਰ ਸਮਾਏ ਦਾ ਪੰਖੀ ਪੰਚੂ ਡਰ ਨਹੀਂ ਧਾਵਹਿ ਜੋ ਬਿਰਖ ਅੰਮ੍ਰਿਤ ਫਲ ਪਾਵਹਿ ਗੁਰਮੁਖ ਸਾਹ ਰਵੈ ਗੁਣ ਗਾਵੈ ਹਰ ਰਸ ਚੋਗ ਚੁਆਏ ਦਾ ਚਿਲ ਮਿਲ ਝਿਲਕੈ ਚੰਦ ਨ ਤਾਰਾ ਸੂਰਜ ਕਿਰਨ ਨ ਵਿਜਲ ਗਣਾਰਾ ਅਕਥੀ ਕਥੋ ਜੇਹ ਨਹੀਂ ਕੋਈ ਪੂਰ ਰਹਿ ਮਨ ਭਾਏ ਦਾ ਪਸਰੀ ਕਿਰਨ ਜੋਤ ਉਜਿਆਲਾ ਕਰ ਕਰ ਦੇਖੈ ਆਪ ਦਇਆਲਾ ਅਨਹਦ ਰੁਣ ਚੁਣਕਾਰ ਸਦਾ ਧੁਨ ਨਿਰਭਉ ਕੈ ਘਰ ਵਾਏ ਦਾ ਅਨਹਦ ਵਾਜੈ ਪ੍ਰੰਪੋ ਪਾਜੈ ਸਗਲ ਵਿਆਪ ਰਹਾ ਪ੍ਰਭ ਛਾਜੈ ਸਭ ਤੇਰੀ ਤੂੰ ਗੁਰਮੁਖ ਜਾਤਾ ਦਰ ਸੋਹੈ ਹੈ ਗੁਣ ਗਾਏ ਦਾ ਆਦ ਨਿਰੰਜਨ ਨਿਰਮਲ ਸੋਈ ਅਵਰਨ ਜਾਣਾ ਦੂਜਾ ਕੋਈ ਏਕ ਓੰਕਾਰ ਵਸੈ ਮਨ ਭਾਵੈ ਹਉਮੈ ਗਰਭ ਗਵਾਏ ਦਾ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨ ਜਾਣਾ ਦੂਆ ਤੀਆ ਏਕੋ ਏਕ ਸੋ ਅਪਰ ਪਰੰਪਰ ਪਰਖ ਖਜ਼ਾਨਾ ਪਾਏ ਦਾ ਗਿਆਨ ਧਿਆਨ ਸਜ ਗੈਰ ਗੰਭੀਰਾ ਕੋਈ ਨ ਜਾਣੈ ਤੇਰਾ ਚੀਰਾ ਜੇਤੀ ਹੈ ਤੇਤੀ ਤੁਧ ਜਾਚੈ ਕਰਮ ਮਿਲੈ ਸੋ ਪਾਏ ਦਾ ਕਰਮ ਧਰਮ ਸਚ ਹਾਥ ਤੁਮਾਰੈ ਵੇ ਪ੍ਰਵਾਹ ਅਖੁੱਟ ਭੰਡਾਰੈ ਤੂੰ ਦਇਆਲ ਕਿਰਪਾਲ ਸਦਾ ਪ੍ਰਭ ਆਪੇ ਮੇਲ ਮਿਲਾਏ ਦਾ ਆਪੇ ਦੇਖ ਦਿਖਾਵੇ ਆਪੇ ਆਪੇ ਥਾਪ ਥਾਪੇ ਆਪੇ ਆਪੇ ਜੋੜ ਵਿਛੋੜੇ ਕਰਤਾ ਆਪੇ ਮਾਰ ਜਿਵਾਏ ਦਾ ਜੇਤੀ ਹੈ ਤੇਤੀ ਤੁਦੇ ਅੰਦਰ ਦੇਖੈ ਆਪ ਬੈਸ ਵਿਦ ਮੰਦਰ ਨਾਨਕ ਸਾਚ ਕਹੈ ਬੇਨੰਤੀ ਹਰ ਦਰਸ਼ਨ ਸੁਖ ਪਾਏ ਦਾ ਮਾਰੂ ਮਹੱਲਾ ਪਹਿਲਾ ਦਰਸ਼ਨ ਪਾਵਾ ਜੇ ਤੁ ਪਾਵਾ ਪਾਏ ਭਗਤ ਸਾਚੇ ਗੁਣ ਗਾਵਾ ਤੁਧ ਭਾਣੇ ਤੂੰ ਭਾਵ ਹੈ ਕਰਤੇ ਆਪੇ ਰਸਨ ਰਸਾਏ ਦਾ ਸੋਹਣ ਭਗਤ ਪ੍ਰਭੂ ਦਰਬਾਰੇ ਮੁਕਤ ਭੈ ਹਰਦਾਸ ਤੁਮਾਰੇ ਆਪ ਗਵਾਏ ਤੇਰੇ ਰੰਗ ਰਾਤੇ ਆਨ ਦਿਨ ਨਾਮ ਧਿਆਏ ਦਾ ਈਸ਼ਰ ਬ੍ਰਹਮਾ ਦੇਵੀ ਦੇਵਾ ਇੰਦਰ ਤਪੇ ਮੁਨ ਤੇਰੀ ਸੇਵਾ ਜਤੀ ਸਤੀ ਕੇਤੇ ਬਨਵਾਸੀ ਅੰਤ ਨਾ ਕੋਈ ਪਾਏ ਦਾ ਵੇਣ ਜਾਣ ਆਏ ਕੋਈ ਨ ਜਾਣੈ ਜੋ ਕਿਛ ਕਰੇ ਸੋ ਆਪਣ ਭਾਣੈ ਲਖ 84 ਜੀ ਉਪਾਏ ਭਾਣੈ ਸਾ ਲਵਾਏ ਦਾ ਜੂਤ ਸੁਭਾਵੈ ਸੋ ਨੇਚੋ ਵਹਿ ਮਨੁ ਕੇ ਆਪ ਗਣਾਏ ਰੋਵੈ ਨਾਵਹ ਭੁੱਲਾ ਠੌਰ ਨ ਪਾਏ ਆਏ ਜਾਏ ਦੁਖ ਪਾਏ ਦਾ ਨਿਰਮਲ ਕਾਇਆ ਉਜਲ ਹੰਸਾ ਤਿਸ ਨਾਮ ਨਿਰੰਜਨ ਅੰਸਾ ਸਗਲੇ ਦੁਖ ਅੰਮ੍ਰਿਤ ਕਰ ਪੀਵੈ ਬਾਹਰ ਦੁਖ ਨ ਪਾਏ ਦਾ ਬਹੁ ਸਾਧੋ ਦੂਖ ਪ੍ਰਾਪਤਿ ਹੋਵੈ ਭੋਗੋ ਰੋਗ ਸੋ ਅੰਤ ਵਿਗੋਵੈ ਹਰਖੋ ਸੋਗ ਨ ਮਿਟੀ ਕਬਹੂ ਵਿਣ ਭਾਣੇ ਪਰਵਾਏ ਦਾ ਗਿਆਨ ਵਿਹੂਣੀ ਪਵੈ ਸਬਾਈ ਸਾਚਾ ਰਵ ਰਹਾ ਲਿਵ ਲਾਈ ਨਿਰਪਉ ਸ਼ਬਦ ਗੁਰੂ ਸੱਚ ਜਾਤਾ ਜੋਤੀ ਜੋਤ ਮਿਲਾਏ ਦਾ ਅਟਲ ਅਡੋਲ ਅਤੋਲ ਮੁਰਾਰੇ ਖਿਨ ਮਹਿ ਢਾਹੇ ਫੇਰ ਉਸਾਰੇ ਰੂਪ ਨਾ ਰੇਖਿਆ ਮਿਤਨੀ ਕੀਮਤ ਸ਼ਬਦ ਭੇਦ ਪਤੀ ਆਏ ਦਾ ਹਮ ਦਾਸਨ ਕੇ ਦਾਸ ਪਿਆਰੇ ਸਾਧਕ ਸਾਚ ਭਲੇ ਵਿਚਾਰੇ ਮੰਨੇ ਨਾਓ ਸੋਈ ਜਿਣ ਜਾਸੀ ਆਪੇ ਸਾਚ ਦ੍ਰਿੜਾਏ ਦਾ ਪੱਲੇ ਸਾਜ ਸੱਚੇ ਸਜਿਆਰਾ ਸਾਚੇ ਭਾਵੈ ਸਬਦ ਪਿਆਰਾ ਤ੍ਰਿਭਵਨ ਸਾਜ ਕਲਾ ਧਾਰ ਥਾਪੀ ਸਾਚੇ ਹੀ ਪਤੀ ਆਏ ਦਾ ਵੱਡਾ ਵੱਡਾ ਆਖੈ ਸਭ ਕੋਈ ਗੁਰਬਿਨ ਜੀ ਕਿਨੈ ਨ ਹੋਈ ਸਾਚ ਮਿਲੈ ਸੋ ਸਾਚੇ ਭਾਏ ਨਾ ਵਿਛੜ ਦੁਖ ਪਾਏ ਦਾ ਤੁਰੋ ਵਿਛੁੰਨੇ ਤਾਹੀ ਰੁੰਨੇ ਮਰ ਮਰਦਨ ਮੈਂ ਮੋਲਤ ਪੁੰਨੇ ਜਿਸ ਬਖਸ਼ੇ ਤਿਸ ਦੇ ਵਡਿਆਈ ਮੇਲ ਨਾ ਪਛੋਤਾਏ ਦਾ ਆਪੇ ਕਰਤਾ ਆਪੇ ਭੁਗਤਾ ਆਪੇ ਤ੍ਰਿਪਤਾ ਆਪੇ ਮੁਕਤਾ ਆਪੇ ਮੁਕਤ ਦਾਨ ਮੁਕਤੀ ਸਰਬ ਮਮਤਾ ਮੋਹ ਚੁਕਾਏ ਦਾ ਦਾਨਾ ਕੈ ਸਿਰ ਦਾਨ ਵਿਚਾਰਾ ਕਰਨ ਕਾਰਨ ਸਮਰੱਥ ਅਪਾਰਾ ਕਰ ਕਰ ਵੇਖੈ ਕੀਤਾ ਆਪਣਾ ਕਰਨੀ ਘਾਰ ਕਰਾਏ ਦਾ ਸੇ ਗੁਣ ਗਾਵਹਿ ਸਾਚੇ ਭਾਵਹਿ ਤੁਝ ਤੇ ਉਪਜੈ ਤੁਝ ਮਾਹਿ ਸਮਾਵਹਿ ਨਾਨਕ ਸਾਚ ਕਹੈ ਬੇਨੰਤੀ ਮਿਲ ਸਾਚੇ ਸੁਖ ਪਾਏ ਦਾ ਮਾਰੂ ਮਹੱਲਾ ਪਹਿਲਾ ਅਰਬਦ ਨਰਬ ਧੰਦੂਕਾਰਾ ਧਰਨ ਨ ਗਗਨਾ ਹੁਕਮ ਪਾਰਾ ਨਾਦਨ ਰਹਿਣ ਨ ਚੰਦ ਨ ਸੂਰਜ ਸੁਨ ਸਮਾਦ ਲਗਾਏ ਦਾ ਖਾਣੀ ਨ ਬਾਣੀ ਪਾਉਣ ਨ ਪਾਣੀ ਓਬਤ ਖਵਤ ਨਾ ਆਵਣ ਜਾਣੀ ਖੰਡ ਪਤਾਲ ਸਬਤ ਨਹੀਂ ਸਾਗਰ ਨਦੀ ਨਾ ਨੀਰ ਵਹਾਏ ਦਾ ਨਾਤ ਸੁਰਗ ਮੱਚ ਪੈ ਆਲਾ ਦੋਜਕ ਪਿਸਤ ਨਹੀਂ ਖੈ ਕਾਲਾ ਨਰਕ ਸੁਰਗ ਨਹੀਂ ਜੰਮਣ ਮਰਨਾ ਨਾ ਕੋ ਆਏ ਨਾ ਜਾਏ ਦਾ ਬ੍ਰਹਮਾ ਵਿਸ਼ਨ ਮਹੇਸ਼ ਨ ਕੋਈ ਔਰ ਨ ਦੀਸਾ ਏਕੋ ਸੋਈ ਨਾਰ ਪੁਰਖ ਨੀ ਜਾਤ ਨ ਜਨਵਾ ਨਾ ਕੋ ਦੁਖ ਸੁਪਾਏ ਦਾ ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਸਿਧ ਸਾਧਕ ਸੁਗਵਾਸੀ ਜੋਗੀ ਜੰਗੂ ਭੇਖ ਨਾ ਕੋਈ ਨਾ ਕੋ ਨਾਥ ਕਾਏ ਦਾ ਜਪ ਤਪ ਸੰਜਮ ਨਾ ਬ੍ਰਤ ਪੂਜਾ ਨਾ ਕੋ ਆਖ ਵਖਾਣਾ ਦੂਜਾ ਆਪੇ ਆਪ ਪਾਏ ਵਿਕਸੈ ਆਪੇ ਕੀਮਤ ਪਾਏ ਦਾ ਨਾ ਸੁਚ ਸੰਜਮ ਤੁਲਸੀ ਮਾਲਾ ਗੋਪੀ ਕਾਣ ਨਾ ਗਉ ਗੋ ਆਲਾ ਤੰਤ ਮੰਤ ਪਾਖੰਡ ਨਾ ਕੋਈ ਨਾ ਕੋ ਵੰਸ ਵਜਾਏ ਦਾ ਕਰਮ ਧਰਮ ਨੇ ਮਾਇਆ ਮਾਖੀ ਜਾ ਦਿਨਮ ਨਹੀਂ ਦੀਸੈ ਆਖੀ ਮਮਤਾ ਜਾਲ ਕਾਲ ਨਹੀਂ ਮਾਥੈ ਨਾ ਕੋ ਕਿਸੈ ਧਿਆਏ ਦਾ ਨਿੰਦ ਬਿੰਦ ਨਹੀਂ ਜਿਉ ਨ ਜਿੰਦੋ ਨਾ ਤਦ ਗੋਰਖ ਨਾ ਮਾ ਛਿੰਦੋ ਨਾ ਤਦ ਗਿਆਨ ਧਿਆਨ ਕੋ ਲੋਪਦੀ ਨਾ ਕੋ ਗਣਤ ਗਣਾਏ ਦਾ ਵਰਨ ਭੇਖ ਨਹੀਂ ਬ੍ਰਾਹਮਣ ਖੱਤਰੀ ਦਿਓ ਨਾ ਦੇਹਰਾ ਗਉ ਗਾਇਤਰੀ ਹੋਮ ਜਗ ਨਹੀਂ ਤੀਰਥ ਨਾਵਣ ਨਾ ਕੋ ਪੂਜਾ ਲਾਏ ਦਾ ਨਾ ਕੋ ਮੁੱਲਾ ਨਾ ਕੋ ਕਾਜੀ ਨਾ ਕੋ ਸੇਖ ਮਸਾਇਕ ਹਾਜੀ ਰਈਤ ਰਾਉ ਨਾ ਹਉ ਮੈਂ ਦੁਨੀਆ ਨਾ ਕੋ ਕਾਣ ਕਹਾਏ ਦਾ ਭਾਉ ਨਾ ਭਗਤੀ ਨਾ ਸਿਵ ਸਕਤੀ ਸਾਜਨ ਵੀਰ ਬਿੰਦ ਨਹੀਂ ਰਖਤੀ ਆਪੇ ਸਾਹੋ ਆਪੇ ਵਣਜਾਰਾ ਸਾਚੇ ਇਹੋ ਭਾਏ ਦਾ ਵੇਦ ਇਹ ਨ ਸਿਮਰਤ ਸਾਸਤ ਪਾਠ ਪੁਰਾਣ ਉਦੈ ਨਹੀਂ ਆਸਤ ਕਹਤਾ ਭਗਤਾ ਆਪ ਅਗੋਚਰ ਜਾਪੇ ਅਲਖ ਲਖਾਏ ਦਾ ਜਾ ਤਿਸ ਭਾਣਾ ਤਾ ਤੋ ਪਾਇਆ ਬਾਦ ਕਲਾ ਆਡਾਨ ਰਹਾਇਆ ਬ੍ਰਹਮਾ ਵਿਸ਼ਨ ਮਹੇਸ਼ੁ ਪਾਏ ਮਾਇਆ ਮੋਹ ਵਿਦਾਏ ਦਾ ਵਿਰਲੇ ਕਉ ਗੁਰ ਸਭ ਸੁਣਾਇਆ ਕਰ ਕਰ ਦੇਖਾ ਹੁਕਮ ਸੁਭਾਇਆ ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤੋ ਪ੍ਰਗਟੀ ਆਏ ਦਾ ਤਾ ਕਾ ਅੰਤ ਨਾ ਜਾਣੈ ਕੋਈ ਪੂਰੇ ਗੁਰ ਤੇ ਸੋਜੀ ਹੋਈ ਨਾਨਕ ਸਾਚ ਰਤੇ ਵਿਸਵਾਦੀ ਬਿਸਮ ਭਏ ਗੁਣ ਗਾਏ ਦਾ ਮਾਰੂ ਮਹੱਲਾ ਪਹਿਲਾ ਆਪੇ ਆਪ ਪਾਏ ਨਿਰਾਲਾ ਸਾਚਾ ਥਾਨ ਕੀਓ ਦਇਆਲਾ ਪੌਣ ਪਾਣੀ ਅਗਨੀ ਕਾ ਬੰਧਨ ਕਾਇਆ ਕੋਟ ਰਚਾਏ ਦਾ ਨੌ ਕਰ ਥਾਪੇ ਥਾਪਣ ਹਾਰੈ ਦਸਵੇਂ ਵਾਸਾ ਅਲਖ ਪਾਰੈ ਸਾਇਰ ਸ਼ਬਦ ਭਰੇ ਜਲ ਨਿਰਮਲ ਗੁਰਮੁਖ ਮੈਲ ਨ ਲਾਏ ਦਾ ਰਾਵ ਸਸ ਦੀਪਕ ਜੋ ਸਵਾਈ ਆਪੇ ਕਰ ਵੇਖੈ ਵਡਿਆਈ ਜੋ ਸਰੂਪ ਸਦਾ ਸੁਖ ਦਾਤਾ ਸੱਚੇ ਸੋਭਾ ਪਾਏ ਦਾ ਗੜ ਮਹਿਹਾਟ ਪਟਨ ਬਾਪਾਰਾ ਪੂਰਾ ਤੋਲ ਤੋਲੇ ਵਣਜਾਰਾ ਆਪੇ ਰਤਨ ਸਾਹੇ ਲੇਵੈ ਆਪੇ ਕੀਮਤ ਪਾਏ ਦਾ ਕੀਮਤ ਪਾਈ ਪਾਵਨ ਹਾਰੈ ਬੇਪਰਵਾਹ ਪੂਰਾ ਪੰਡਾਰੈ ਸਰਬ ਕਲਾ ਲੇ ਆਪੇ ਰਹਾ ਗੁਰਮੁਖ ਕਿਸੈ 부ਝਾਏ ਦਾ ਨਦਰ ਕਰੇ ਪੂਰਾ ਗੁਰ ਭੇਟੈ ਜਮ ਜੰਦਾਰ ਨਾ ਮਾਰੈ ਭੇਟੈ ਜਿਉ ਜਲ ਅੰਤਰ ਕਮਲ ਵਿਗਾਸੀ ਆਪੇ ਬਿਕਸ ਧਿਆਏ ਦਾ ਆਪੇ ਵਰਖੈ ਅੰਮ੍ਰਿਤ ਧਾਰਾ ਰਤਨ ਜਵੇਹਰ ਲਾਲ ਅਪਾਰਾ ਸਤਗੁਰ ਮਿਲੈ ਤਾ ਪੂਰਾ ਪਾਈਐ ਪ੍ਰੇਮ ਪਦਾਰਥ ਪਾਏ ਦਾ ਪ੍ਰੇਮ ਪਦਾਰਥ ਲੈ ਅਮੋਲੋ ਕਭੀ ਨਾ ਘਾਟ ਸਪੂਰਾ ਤੋਲੋ ਸੱਚੇ ਕਾ ਵਾਪਾਰੀ ਹੋਵੈ ਸੱਚੋ ਸੌਦਾ ਪਾਏ ਦਾ ਸੱਚਾ ਸੌਦਾ ਵਿਰਲਾ ਕੋ ਪਾਏ ਪੂਰਾ ਸਤਿਗੁਰੂ ਮਿਲੈ ਮਿਲਾਏ ਗੁਰਮੁਖ ਹੋਏ ਸੋ ਹੁਕਮ ਪਛਾਣੈ ਮਨ ਹੁਕਮ ਸਮਾਏ ਦਾ ਹੁਕਮੇ ਆਇਆ ਹੁਕਮ ਸਮਾਇਆ ਹੁਕਮੇ ਦੀ ਸਹਿ ਜਗਤ ਉਪਾਇਆ ਹੁਕਮੇ ਸਰੂ ਮਛ ਪੈ ਆਲਾ ਹੁਕਮੇ ਕਲਾ ਰਹਾਏ ਦਾ ਹੁਕਮੇ ਧਰਤੀ ਧੌਲ ਸਿਰ ਭਾਰੰ ਹੁਕਮੇ ਪੌਣ ਪਾਣੀ ਗੈਣਾਰੰ ਹੁਕਮੇ ਸੇਵ ਸ਼ਕਤੀ ਘਰ ਵਾਸਾ ਹੁਕਮੇ ਖੇਲ ਖੇਲ ਆਏ ਦਾ ਹੁਕਮੇ ਆੜਾਣੇ ਆਗਾਸੀ ਹੁਕਮੇ ਜਲ ਥਲ ਤ੍ਰਿਭਵਨ ਵਾਸੀ ਹੁਕਮੇ ਸਾਸ ਕਿਰਾਸ ਸਦਾ ਫੁਨ ਹੁਕਮੇ ਦੇਖ ਦਿਖਾਏ ਦਾ ਹੁਕਮ ਪਾਏ ਦਸ ਅਵਤਾਰਾ ਦੇਵ ਦਾਨਵ ਅਗਣਤ ਪਾਰਾ ਮਾਨੈ ਹੁਕਮ ਸੋ ਦਰਗਾ ਪੈਜੈ ਸਾਚ ਮਿਲਾਏ ਸਮਾਏ ਦਾ ਹੁਕਮੇ ਜੁਗ 36 ਗੋਦਾਰੇ ਹੁਕਮੇ ਸਿਧ ਸਾਧਕ ਵਿਚਾਰੇ ਆਪਨਾਦ ਨੱਥੀ ਸਭ ਜਾ ਕੀ ਬਖਸ਼ੇ ਮੁਕਤ ਕਰਾਏ ਦਾ ਕਾਇਆ ਕੋਟ ਗੜਾ ਵੈ ਰਾਜਾ ਨੇਮ ਖਵਾਸ ਭਲਾ ਦਰਵਾਜਾ ਮਿਥਿਆ ਲੋਭ ਨਹੀਂ ਘਰ ਵਾਸਾ ਲਭ ਪਾਪ ਪੁਛਤਾਏ ਦਾ ਸਾਸਨ ਸੰਤੋਖ ਨਗਰ ਮੈਂ ਕਾਰੀ ਜਸ ਸੰਜੋ ਸਰਣ ਮੁਰਾਰੀ ਨਾਨਕ ਸਾਧ ਮਿਲੈ ਜਗ ਜੀਵਨ ਗੁਰ ਸਬਦੀ ਪਤਿ ਪਾਏ ਦਾ ਮਾਰੂ ਮਹੱਲਾ ਪਹਿਲਾ ਸੁਨ ਕਲਾ ਪਰੰਪਰ ਤਾਰੀ ਆਪ ਨਿਰਾਲਮ ਅਪਰਪਾਰੀ ਆਪੇ ਕੁਦਰਤ ਕਰ ਕਰ ਦੇਖੈ ਸੁਨੋ ਸੋਨੋ ਪਾਏ ਦਾ ਪੌਣ ਪਾਣੀ ਸੁਨਣਾ ਤੇ ਸਾਜੇ ਸ੍ਰਿਸ਼ਟ ਉਪਾਇ ਕਾਗੜ ਰਾਜੇ ਅਗਨ ਪਾਣੀ ਜਿਉ ਜੋਤ ਤੁਮਾਰੀ ਸੁਨਨੇ ਕਲਾ ਰਹਾਏ ਦਾ ਸੁਨੋ ਬ੍ਰਹਮਾ ਵਿਸ਼ਨੂੰ ਏਸ ਉਪਾਏ ਸੁੰਨੇ ਵਰਤੇ ਜੁਗ ਸੁਭਾਏ ਇਸ ਪਦ ਵਿਚਾਰੇ ਸੋ ਜਨ ਪੂਰਾ ਤਿਸ ਮਿਲਿਆ ਭਰਮ ਚੁਕਾਏ ਦਾ ਸੁਨੋ ਸਬਦ ਸਰੋਵਰ ਥਾਪੇ ਜਿਨ ਸਾਜੇ ਵਿਚਾਰੇ ਆਪੇ ਤਿਤ ਸਤ ਸਰ ਮਨੁਆ ਗੁਰਮੁਖ ਨਾਵੇ ਫਿਰ ਬੌੜ ਜੋ ਨ ਪਾਏ ਦਾ ਸੁਨੋ ਚੰਦ ਸੂਰਜ ਗਹਿਣਾਰੇ ਤਿਸ ਕੀ ਜੋਤ ਤ੍ਰਿਭਵਨ ਸਾਰੇ ਸੁਨੇ ਅਲਾਖਾ ਪਾਰ ਨਿਰਾਲਮ ਸੁਨੇ ਤਾੜੀ ਲਾਏ ਦਾ ਸੁਨੋ ਧਰਤਿਆ ਆਕਾਸ਼ ਉਪਾਏ ਬਿਨ ਥੰਮਾ ਰਾਖੇ ਸੱਚ ਕਲ ਪਾਏ ਤ੍ਰਿਭਵਨ ਸਾਜ ਮੇਖਲੀ ਮਾਇਆ ਆਪ ਉਪਾਏ ਖਪਾਏ ਦਾ ਸੁਨੋ ਖਾਣੀ ਸੁਨੋ ਬਾਣੀ ਸੁਨੋ ਉਪਜੀ ਸੁਨ ਸਮਾਣੀ ਉਤ ਪੁਜ ਚਲਤ ਕੀ ਆਸਰ ਕਰਤਾ ਬਿਸਮਾਦ ਸ਼ਬਦ ਦੇਖਾਏ ਦਾ ਸੁਨੋ ਰਾਤ ਦਿਨ ਸਦੈ ਕੀਏ ਓਬਤ ਖਬ ਸੁਖਾ ਦੁਖ ਦੀਏ ਸੁਖ ਦੁਖ ਹੀ ਤੇ ਅਮਾਰ ਅਤੀਤਾ ਗੁਰਮੁਖ ਨਿਜ ਘਰ ਪਾਏਗਾ ਸਾਮ ਵੇਦ ਰਿਗ ਜੁਜਰਿਆ ਥਰਬਣ ਬ੍ਰਹਮੇ ਮੁਖ ਮਾਇਆ ਹੈ ਤ੍ਰੈ ਗੁਣ ਤਾ ਕੀ ਕੀਮਤ ਕਹਿ ਨਾ ਸਕੈ ਕੋ ਤਿਉ ਬੋਲੇ ਜਿਉ ਬੋਲਾਏ ਦਾ ਸੁਨੋ ਸਬਦ ਪਾਤਾਲ ਉਪਾਏ ਸੁਨੋ ਭਵਨ ਰਖੇ ਲਿਵਲਾਏ ਆਪੇ ਕਾਰਨ ਕੀਆ ਪਰੰਪਰ ਸਭ ਤੇਰੋ ਕੀਆ ਕਮਾਏ ਦਾ ਰਾਜ ਤਮ ਸਤ ਕਲ ਤੇਰੀ ਛਾਇਆ ਜਨਮ ਮਰਨ ਹਉ ਮੈਂ ਦੁਹ ਪਾਇਆ ਜਿਸ ਨੂੰ ਕਿਰਪਾ ਕਰੇ ਹਰ ਗੁਰਮੁਖ ਗੁਣ ਚੌਥਾ ਮੁਕਤ ਕਰਾਏ ਦਾ ਸੁਨੋ ਉਪਜੇ ਦਸ ਅਵਤਾਰਾ ਸ੍ਰਿਸ਼ਟੁ ਪਾਇ ਕੀਆ ਪਾ ਸਾਰਾ ਦੇਵ ਦਾਨਵ ਗਣ ਗੰਧਰਵ ਸਾਜੇ ਸਭ ਲਿਖਿਆ ਕਰਮ ਕਮਾਏ ਦਾ ਗੁਰਮੁਖ ਸਮਝੈ ਰੋਗ ਨ ਹੋਈ ਇਹ ਗੁਰ ਕੀ ਪੌੜੀ ਜਾਣੈ ਜਨ ਕੋਈ ਜੁਗਾ ਜੁਗ ਅੰਤਰ ਮੂਤ ਪਰਾਇਣ ਸੋ ਮੁਕਤ ਭਇਆ ਪਤਿ ਪਾਏ ਦਾ ਪੰਚ ਤਦ ਸੁਨੋ ਪ੍ਰਗਾਸਾ ਦੇ ਸੰਯੋਗੀ ਕਰਮ ਅਭਿਆਸਾ ਬੁਰਾ ਭਲਾ ਦੇ ਮਸਤਕ ਲੀਖੇ ਪਾਪ ਪੁੰਨ ਜਾਏਦਾ ਊਤਮ ਸਤਿਗੁਰ ਪੁਰਖ ਨਿਰਾਲੇ ਸਬਦ ਰਤੇ ਹਰ ਰਸ ਮਤ ਵਾਲੇ ਰਿੱਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈਐ ਪੂਰਾ ਭਾਗ ਮਿਲਾਏਦਾ ਇਸ ਮਨ ਮਾਇਆ ਕੋ ਨਿਹੁ ਕਨੇਰਾ ਕੋਈ ਬੂਝੋ ਗਿਆਨੀ ਕਰੋ ਨਿਵੇਰਾ ਆਸਾਵਨ ਸਾ ਹੋਵੈ ਸਾਸਾ ਨਰ ਲੋਭੀ ਕੂੜ ਕਮਾਏਦਾ ਸਤਗੁਰ ਤੇ ਪਾਏ ਵਿਚਾਰਾ ਸੁਨ ਸਮਾ ਸਤੇ ਘਰ ਬਾਰਾ ਨਾਨਕ ਨਿਰਮਲ ਨਾਦ ਸ਼ਬਦ ਧੁਨ ਸਚ ਰਾਮੈ ਨਾਮ ਸਮਾਏ ਦਾ ਮਾਰੂ ਮਹੱਲਾ ਪਹਿਲਾ ਜਹ ਦੇਖਾ ਤਾ ਦੀਨ ਦਇਆਲਾ ਆਇ ਨਜਾਈ ਪ੍ਰਭ ਕਿਰਪਾਲਾ ਜੀਆ ਅੰਦਰ ਜੂ ਸਮਾਈ ਰਹੋ ਨਿਰਾਲਮ ਰਾਇਆ ਜਗ ਤਿਸ ਕੀ ਛਾਇਆ ਜਿਸ ਬਾਪ ਨਾ ਮਾਇਆ ਨਾ ਤਿਸ ਭੈਣ ਨਾ ਭਰਾਉ ਕਮਾਇਆ ਨਾ ਤਿਸ ਓਪਤ ਖਬਤ ਕੁਲ ਜਾਤੀ ਉਹ ਅਜਰਾ ਵਰਮਨ ਭਾਇਆ ਤੂੰ ਅਕਾਲ ਪੁਰਖ ਨਾਹੀ ਸਿਰ ਕਾਲਾ ਤੂੰ ਪੁਰਖ ਅਲੇਖ ਅਗੰਮ ਨਿਰਾਲਾ ਸਤ ਸੰਤੋਖ ਸ਼ਬਦ ਆਤੀ ਸੀਤਲ ਸਾਜ ਭਾਏ ਲਿਵ ਲਾਇਆ ਤ੍ਰੈ ਵਰਤਾਏ ਚੌਥੇ ਘਰ ਵਾਸਾ ਕਾਲ ਵਿਕਾਲ ਕੀਏ ਇੱਕ ਗ੍ਰਾਸਾ ਨਿਰਮਲ ਜੋ ਸਰਬ ਜਗ ਜੀਵਨ ਗੁਰ ਅਨਹਦ ਸ਼ਬਦ ਦਿਖਾਇਆ ਊਤਮ ਜਨ ਸੰਤ ਭਲੇ ਹਰ ਪਿਆਰੇ ਹਰ ਰਸ ਮਾਤੇ ਪਾਰ ਉਤਾਰੇ ਨਾਨਕ ਰੇਣ ਸੰਤ ਜਨ ਸੰਗਤ ਹਰਿ ਗੁਰ ਪ੍ਰਸਾਦੀ ਪਾਇਆ ਤੂੰ ਅੰਤਰ ਜਾਮੀ ਜੀ ਸਭ ਤੇਰੇ ਤੂੰ ਦਾਤਾ ਹਮ ਸੇਵਕ ਤੇਰੇ ਅੰਮ੍ਰਿਤ ਨਾਮ ਕਿਰਪਾ ਕਰ ਦੀਜੈ ਗੁਰ ਗਿਆਨ ਰਤਨ ਦੀਪ ਆਇਆ ਪੰਚ ਤਤ ਮਿਲ ਇਹੋ ਤਨ ਕੀ ਆ ਤੂੰ ਰਾਮ ਪਾਏ ਸੁਖ ਥੀਆ ਕਰਮ ਕਰ ਤੂ ਤੇ ਅੰਮ੍ਰਿਤ ਫਲ ਲਾਗਾ ਹਰਿ ਨਾਮ ਰਤਨ ਮਨ ਪਾਇਆ ਨਾ ਤਿਸ ਭੂਤ ਪਿਆਸ ਮਨ ਮਾਨਿਆ ਸਰਬ ਨਿਰੰਜਨ ਘਟ ਘਟ ਜਾਣਿਆ ਅੰਮ੍ਰਿਤ ਰਸ ਰਾਤਾ ਕੇਵਲ ਬੈਰਾਗੀ ਗੁਰਮਤਿ ਪਾਏ ਸੁਭਾਇਆ ਅਧਿਆਤਮ ਕਰਮ ਕਰੇ ਦਿਨ ਰਾਤੀ ਨਿਰਮਲ ਜੋਤ ਨਿਰੰਤਰ ਜਾਤੀ ਸਬਦ ਰਸਾਲ ਰਸਨ ਰਸ ਰਸਨਾ ਬੇਣ ਰਸਾਲ ਵਜਾਇਆ ਬੇਣ ਰਸਾਲ ਵਜਾਵੇ ਸੋਈ ਜਾ ਕੀ ਤ੍ਰਿਪੁਣ ਸੋਜੀ ਹੋਈ ਨਾਨਕ ਬੂਝੋ ਏ ਵਿਦ ਗੁਰਮਤਿ ਹਰਿ ਰਾਮ ਨਾਮ ਲਿਵ ਲਾਇਆ ਐਸੇ ਜਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੈ ਰਹਿ ਨਿਰਾਰੇ ਆਪ ਤਰਹਿ ਸੰਗਤ ਕੁਲ ਤਾਰ ਹੈ ਤਿਨ ਸਫਲ ਜਨਮ ਜਗ ਆਇਆ ਘਰ ਦਰ ਮੰਦਰ ਜਾਣਾ ਸੋਈ ਜਿਸ ਪੂਰੇ ਗੁਰ ਤੇ ਸੋਜੀ ਹੋਈ ਕਾਇਆ ਗੜ ਮਹਲ ਮਹਲੀ ਪ੍ਰਭ ਸਾਚਾ ਸੱਚ ਸਾਚਾ ਤਖਤ ਰਚਾਇਆ ਚਤੁਰਦਸ ਹਾਟ ਦੀਵੇ ਦੁਸਾਖੀ ਸੇਵਕ ਪੰਜ ਨਾਹੀ ਬਿਖ ਚਾਖੀ ਅੰਤਰ ਵਸਤ ਅਨੂਪ ਨਿਰਮੋਲ ਕੇ ਗੁਰ ਮਿਲਿਆ ਹਰ ਧਨ ਪਾਇਆ ਤਖਤ ਬਹਿ ਤਖਤਾ ਕੀ ਲਾਇਕ ਪੰਜ ਸਮਾਏ ਗੁਰਮਤ ਪਾਇਕ ਆਜੁਗਾਦੀ ਹੈ ਪੀ ਹੋਸੀ ਸਾਸਾ ਪਰਮ ਚੁਕਾਇਆ ਤਖਤ ਸਲਾਮ ਹੋਵੇ ਦਿਨ ਰਾਤੀ ਇਹੋ ਸਾਤ ਉਡਾਈ ਗੁਰਮਤਿ ਲਿਵ ਜਾਤੀ ਨਾਨਕ RAM ਜਪਹੁ ਤਰ ਤਾਰੀ ਹਰਿ ਅੰਤ ਸਖਾਈ ਪਾਇਆ ਮਾਰੂ ਮਹੱਲਾ ਪਹਿਲਾ ਹਰ ਤਨ ਸੰਚਹੁ ਰੇ ਜਨ ਪਾਈ ਸਤਗੁਰ ਸੇਵ ਰਹਾ ਹੋ ਸਰਨਾਈ ਤਸ ਕਰ ਚੋਰ ਨ ਲਾਗੈ ਤਾਕੋ ਧੁਨੀ ਉਪਜੈ ਸਭ ਜਗਾਇਆ ਤੂੰ ਏਕ ਓੰਕਾਰ ਰਾਜਾ ਤੂੰ ਆਪ ਹੈ ਜਨ ਕੇ ਕਾਜਾ ਅਮਰ ਅਡੋਲ ਅਪਾਰ ਅਮੋਲਕ ਹਰ ਆਸਥਿਰ ਥਾਨ ਸੁਹਾਇਆ ਦੇਹੀ ਨਗਰੀ ਊਤਮ ਥਾਨਾ ਪੰਜ ਲੋਕ ਬਸੈ ਪ੍ਰਧਾਨਾ ਉਪਰ ਏਕੰਕਾਰ ਨਿਰਾਲਮ ਸੁਨ ਸਮਾਦ ਲਗਾਇਆ ਦੇਹੀ ਨਗਰੀ ਨੌ ਦਰਵਾਜੇ ਸਿਰ ਸਿਰ ਕਰਣਾ ਹਾਰਾ ਸਾਜੇ ਦਸਵੇਂ ਪੁਰਖ ਅਤੀਤ ਨਿਰਾਲਾ ਆਪੇ ਅਲਖ ਲਖਾਇਆ ਪੁਰਖ ਅਲੇਖ ਸੱਚੇ ਦੀਵਾਨਾ ਹੁਕਮ ਚਲਾਏ ਸੱਚ ਨੀਸਾਨਾ ਨਾਨਕ ਖੋਜ ਲਹੋ ਘਰ ਆਪਣਾ ਹਰਿਆਤਮ ਰਾਮ ਨਾਮ ਪਾਇਆ ਸਰਬ ਨਿਰੰਜਨ ਪੁਰਖ ਸੁਜਾਨਾ ਅਦਲ ਕਰੇ ਗੁਰ ਗਿਆਨ ਸਮਾਨਾ ਕਾਮ ਕ੍ਰੋਧ ਲੈ ਗਰਦਨ ਮਾਰੇ ਹਉ ਮੈਂ ਲੋਕ ਚੁਕਾਇਆ ਸੱਚਾ ਥਾਨ ਵਸੈ ਨਿਰੰਕਾਰਾ ਆਪ ਪਛਾਣੈ ਸਬਦ ਵਿਚਾਰਾ ਸੱਚਾ ਮਾਲ ਨਿਵਾਸ ਨਿਰੰਤਰੇ ਆਉਣ ਜਾਣ ਚੁਕਾਇਆ ਨਾ ਮਨ ਚੱਲੈ ਨਾ ਪਉਣ ਉਡਾਵੈ ਜੋਗੀ ਸ਼ਬਦ ਅਨਾਦ ਵਾਵੈ ਪੰਜ ਸ਼ਬਦ ਜੁਣਕਾਰ ਨਿਰਾਲਮ ਪ੍ਰਭ ਆਪੇ ਵਾਇ ਸੁਨਾਇਆ ਹੋ ਬੈਰਾਗਾ ਸਾ ਸੁਮਾਤਾ ਹਉ ਮੈਂ ਤਿਆਗੀ ਅਨਹਦ ਰਾਤਾ ਅੰਜਨ ਸਾਰ ਨਿਰੰਜਨ ਜਾਣੈ ਸਰਬ ਨਿਰੰਜਨ ਰਾਇਆ ਦੁਖ ਭੈ ਪੰਜਨ ਪ੍ਰਭ ਵਿਨਾਸੀ ਰੋਗ ਕਟੇ ਕਾਟੀ ਜਮ ਫਾਸੀ ਨਾਨਕ ਹਰ ਪ੍ਰਭ ਸੋ ਭਉ ਪੰਜਨ ਗੁਰ ਮਿਲਿਆ ਹਰ ਪ੍ਰਭ ਪਾਇਆ ਕਾਲੈ ਕਵਲ ਨਿਰੰਜਨ ਜਾਣੈ ਬੂਝੈ ਕਰਮ ਸੋ ਸ਼ਬਦ ਪਛਾਣੈ ਆਪੇ ਜਾਣੈ ਆਪ ਪਛਾਣੈ ਸਭ ਤਿਸ ਕਾ ਚੋਇ ਸਬਾਇਆ ਆਪੇ ਸਾਹੋ ਆਪੇ ਵਣਜਾਰਾ ਆਪੇ ਪਰਖੇ ਪਰਖਣ ਆਰਾ ਆਪੇ ਕਸ ਕਸ ਵੱਟੀ ਲਾਏ ਆਪੇ ਕੀਮਤ ਪਾਇਆ ਆਪ ਦਇਆਲ ਦਇਆ ਪ੍ਰਭ ਧਾਰੀ ਘਟ ਘਟ ਰਵ ਰਹਾ ਬਨਵਾਰੀ ਪੁਰਖ ਅਤੀਤ ਵਸੈ ਨੇ ਕੇਵਲ ਗੁਰ ਪੁਰਖੈ ਪੁਰਖ ਮਿਲਾਇਆ ਪ੍ਰਭ ਦਾਨਾ ਵੀਨਾ ਗਰਭ ਗਵਾਏ ਦੂਜਾ ਮੇਟਾ ਏਕ ਦਿਖਾਏ ਆਸਾ ਵਾਹੇ ਨਿਰਾਲ ਵਜੋਨੀ ਅਕਲ ਨਿਰੰਜਨ ਗਾਇਆ ਹਉਮੈ ਮੇਵ ਸਭ ਸੁਖ ਹੋਈ ਆ ਵਿਚਾਰੇ ਗਿਆਨੀ ਸੋਈ ਨਾਨਕ ਹਰ ਜਸ ਹਰ ਗੁਣ ਲਾਹਾ ਸਤ ਸੰਗਤ ਸਚ ਫਲ ਪਾਇਆ ਮਾਰੂ ਮਹੱਲਾ ਪਹਿਲਾ ਕਹਾ ਹੋ ਸੱਚੈ ਕਰ ਰਾਣਾ ਜੀਵਤ ਮਰਹੁ ਭਉਜਲ ਜਗ ਤਰਣਾ ਗੁਰ ਬੋਇਤਪੁਰ ਬੇੜੀ ਤੁਲਹਾ ਮਨ ਹਰ ਜਪ ਪਾਰ ਲੰਘਾਇਆ ਹਉਮੈ ਮਮਤਾ ਲੋਭ ਬਿਨਾਸਨ ਨਉ ਧਰਮ ਦੇ ਦਸਵੈ ਆਸਨ ਉਪਰ ਪਰੈ ਪਰੈ ਅਪਰੰਪਰ ਜਿਨ ਆਪੇ ਆਪ ਉਪਾਇਆ ਗੁਰਮਤਿ ਲੇਵਹੁ ਹਰ ਲਿਵ ਤਰੀਐ ਅਕਲ ਗਾਏ ਜਮ ਤੇ ਕਿਆ ਡਰੀਐ ਜਤ ਜਦ ਦੇਖੋ ਤਤ ਤਤ ਤੁਮ ਹੀ ਅਵਰ ਨ ਦੁਤੀਆ ਗਾਇਆ ਸਚ ਹਰਿ ਨਾਮ ਸਚ ਹੈ ਸਰਣਾ ਸਚ ਗੁਰ ਸਬਦ ਜਿਤੈ ਲਗ ਤਰਣਾ ਅਕਥ ਕਥਾ ਦੇਖੈ ਅਪਰੰਪਰ ਫਨ ਗਰਭ ਨ ਜੋ ਨੀ ਜਾਇਆ ਸਚ ਬਿਨ ਸਤ ਸੰਤੋਖ ਨਾ ਪਾਵੈ ਬਿਨ ਗੁਰ ਮੁਕਤ ਨਾ ਆਵੈ ਜਾਵੈ ਮੂਲ ਮੰਤਰ ਹਰ ਨਾਮ ਰਸਾਇਣ ਕਹੋ ਨਾਨਕ ਪੂਰਾ ਪਾਇਆ ਸੱਚ ਬਿਨ ਜਲ ਜਾਏ ਨਾ ਤਰਿਆ ਇਹੋ ਸਮੁੰਦ ਥਾਹੁ ਮਹਾ ਬਿਖ ਭਰਿਆ ਰਹਿ ਅਤੀਤ ਗੁਰਮਤਿ ਲੈ ਉਪਰ ਹਰ ਨਿਰਭਉ ਕੈ ਘਰ ਪਾਇਆ ਝੂਠੀ ਜਗ ਹਿਤ ਕੀ ਚਤੁਰਾਈ ਬਿਲਮ ਨ ਲਾਗੈ ਆਵੈ ਜਾਈ ਨਾਮ ਵਿਸਾਰ ਚਲੈ ਅਭਿਮਾਨੀ ਉਪਜੈ ਬਿਨਸ ਕਪਾਇਆ ਉਪਜੈ ਬਿਨਸੈ ਬੰਧਨ ਬੰਧੇ ਹਉ ਮੈਂ ਮਾਇਆ ਕੇ ਗਲ ਫੰਦੇ ਜਿਸ ਰਾਮ ਨਾਮ ਨਾਹੀ ਮਤ ਗੁਰਮਤਿ ਸੋ ਜੰਪੁਰ ਬੰਦ ਚਲਾਇਆ ਗੁਰ ਬਿਨ ਮੋਖ ਮੂਤ ਕਿਉ ਪਾਈਐ ਬਿਨ ਗੁਰ ਨਾਮ ਨਾਮ ਕਿਉ ਧਿਆਈਐ ਗੁਰਮਤਿ ਲਿਹੁ ਤਰੋ ਪਵਦ ਉਤਰੇ ਮੁਕਤ ਭਏ ਸੁਖ ਪਾਇਆ ਗੁਰਮਤਿ ਕ੍ਰਿਸ਼ਨ ਗੋਵਰਧਨ ਧਾਰੇ ਗੁਰਮਤਿ ਸਾਇਰ ਪਾਹਣ ਤਾਰੇ ਗੁਰਮਤਿ ਲਿਹੁ ਪਰਮ ਪਦ ਪਾਈਐ ਨਾਨਕ ਗੁਰ ਭਰਮ ਚੁਕਾਇਆ ਗੁਰਮਤਿ ਲਿਹੁ ਤਰੋ ਸਹਿ ਤਾਰੀ ਆਤਮ ਨਹੁ ਹਿਰਦੈ ਮੁਰਾਰੀ ਜਮ ਕੇ ਫਾਹੇ ਖਾਟੈ ਹਰ ਜਪ ਅਕਲ ਨਿਰੰਜਨ ਪਾਇਆ ਗੁਰਮਤਿ ਪੰਜ ਸਖੇ ਗੁਰ ਭਾਈ ਗੁਰਮਤਿ ਅਗਣ ਨਿਵਾਰ ਸਮਾਈ ਮਾਨੇ ਮੁਖ ਨਾਮ ਜਪਹੁ ਜਗ ਜੀਵਨ ਹਿਰਦ ਅੰਤਰ ਅਲਖ ਲਖਾਇਆ ਗੁਰਮੁਖ ਪੂਜੈ ਸਬਦ ਪਤੀਜੈ ਉਸਤ ਨਿੰਦਾ ਕਿਸ ਕੀ ਕੀਜੈ ਚੀਨੋ ਆਪ ਜਪਹੁ ਜਗਦੀਸ਼ਰ ਹਰ ਜਗੰਨਾਥ ਮਨ ਭਾਇਆ ਜੋ ਬ੍ਰਹਮੰਡ ਖੰਡ ਸੋ ਜਾਣਹੁ ਗੁਰਮੁਖ ਪੂਜੋ ਸਬਦ ਪਛਾਣਹੁ ਘਟ ਘਟ ਭੋਗੇ ਭੋਗਨ ਹਾਰਾ ਰਹਿ ਅਤੀਤ ਸਵਾਇਆ ਗੁਰਮਤ ਬੋਲਾਉ ਹਰ ਜਸ ਸੂਚਾ ਗੁਰਮਤ ਆਖੀ ਦੇਖੋ ਉਚਾ ਸ਼੍ਰਵਣੀ ਨਾਮ ਸੁਣੈ ਹਰਿ ਬਾਣੀ ਨਾਨਕ ਹਰ ਰੰਗ ਰੰਗਾਇਆ ਮਾਰੂ ਮਹੱਲਾ ਪਹਿਲਾ ਕਾਮ ਕ੍ਰੋਧ ਪਰ ਹਰ ਪਰ ਨਿੰਦਾ ਲਬ ਲੋਭ ਤਜ ਹੋ ਨਿਚਿੰਦਾ ਭ੍ਰਮ ਕਾ ਸੰਗਲ ਤੋੜ ਨਿਰਾਲਾ ਹਰ ਅੰਤਰ ਹਰ ਰਸ ਪਾਇਆ ਨਿਸ ਦਾਮਨ ਜਿਉ ਚਮਕ ਚੰਦਾਇਣ ਦੇਖੈ ਐਨਸ ਜੋਤ ਨਿਰੰਤਰ ਵੇਖੈ ਆਨੰਦ ਰੂਪ ਅਨੂਪ ਸਰੂਪਾ ਗੁਰ ਪੂਰੈ ਦੇਖਾਇਆ ਸਤਿਗੁਰ ਮਿਲਹੁ ਆਪੇ ਪ੍ਰਵਤਾਰੇ ਸਸਕਰ ਸੂਰ ਦੀਪਕ ਗੈਣਾਰੇ ਦੇਖ ਅਦਿਸ਼ ਰਹੋ ਲਿਵ ਲਾਗੀ ਸਭ ਤ੍ਰਿਭਵਨ ਬ੍ਰਹਮ ਸਵਾਇਆ ਅੰਮ੍ਰਿਤ ਰਸ ਪਾਏ ਤ੍ਰਿਸ਼ਨਾ ਭਉ ਜਾਏ ਅਨਭਉ ਪਦ ਪਾਵੇ ਆਪ ਗਵਾਏ ਉੱਚੀ ਪਦਵੀ ਉੱਚੋ ਉੱਚਾ ਨਿਰਮਲ ਸ਼ਬਦ ਕਮਾਇਆ ਅਦ੍ਰਿਸ਼ਟ ਅਗੋਚਰ ਨਾਮ ਅਪਾਰਾ ਆਤ ਰਸ ਮੀਠਾ ਨਾਮ ਪਿਆਰਾ ਨਾਨਕ ਕਉ ਜੁਗ ਜੁਗ ਹਰ ਜਸ ਦੀਜੈ ਹਰ ਜਪਿਐ ਅੰਤ ਨ ਪਾਇਆ ਅੰਤਰ ਨਾਮ ਪ੍ਰਾਪਤਿ ਹੀਰਾ ਹਰ ਜਪ ਤੇ ਮਨ ਮਨ ਤੇ ਧੀਰਾ ਦੁਘਟ ਘਾਟ ਭਉ ਪੰਜਨ ਪਾਈਐ ਬਾਹੜ ਜਨਮ ਨਾ ਜਾਇਆ ਭਗਤ ਹੇਤ ਗੁਰ ਸਬਦ ਤਰੰਗਾ ਹਰ ਤਿਸ ਨਾਮ ਪਦਾਰਥ ਮੰਗਾ ਹਰਿ ਭਾਵੈ ਗੁਰ ਮੇਲ ਮਿਲਾਏ ਹਰ ਤਾਰੇ ਜਗਤ ਸੁਭਾਇਆ ਜਿਨ ਜਪ ਜਪਿਓ ਸਤਗੁਰ ਮਤ ਵਾਕੇ ਜੰ ਕੰਕਰ ਕਾਲ ਸੇਵਕ ਭਗਤਾ ਕੇ ਊਤਮ ਸੰਗਤ ਗਤ ਮਿਤ ਊਤਮ ਜਗ ਭੌਜਲ ਪਾਰ ਤਰਾਇਆ ਕਿਉ ਭਵਜਲ ਜਗਤ ਸ਼ਬਦ ਗੁਰ ਤਰੀਐ ਅੰਤਰ ਕੀ ਦੁਬਧਾ ਅੰਤਰ ਜਰੀਐ ਪੰਜ ਪਾਣ ਲੈ ਜਮ ਕਉ ਮਾਰੈ ਗਗਨ ਅੰਤਰ ਤਣਕ ਚੜਾਇਆ ਸਾਖਤ ਨਰ ਸ਼ਬਦ ਸੁਰਤ ਕਿਉ ਪਾਈਐ ਸ਼ਬਦ ਸੁਰਤ ਬਿਨ ਆਈਐ ਜਾਈਐ ਨਾਨਕ ਗੁਰਮੁਖ ਮੂਤ ਪਰਾਇਣ ਹਰਿ ਪੂਰੈ ਭਾਗ ਮਿਲਾਇਆ ਨਿਰਭਉ ਸਤਗੁਰ ਹੈ ਰਖਵਾਲਾ ਭਗਤ ਪ੍ਰਾਪਤ ਗੁਰ ਗੋਪਾਲਾ ਤੋਨੇ ਆਨੰਦ ਅਨਾਹਦ ਵਾਜੈ ਗੁਰ ਸ਼ਬਦ ਨਿਰੰਜਨ ਪਾਇਆ ਨਿਰਭਉ ਸੋ ਸਿਰ ਨਾਹੀ ਲੇਖਾ ਆਪ ਅਲੇ ਕੁਦਰਤ ਹੈ ਦੇਖਾ ਆਪ ਅਤੀਤ ਜੋਨੀ ਸੰਭਉ ਨਾਨਕ ਗੁਰਮਤਿ ਸੋ ਪਾਇਆ ਅੰਤਰ ਕੀ ਗਤ ਸਤਗੁਰ ਜਾਣੈ ਸੋ ਨਿਰਭਉ ਗੁਰ ਸ਼ਬਦ ਪਛਾਣੈ ਅੰਤਰ ਦੇਖ ਨਿਰੰਤਰ ਬੂਜੈ ਅੰਤ ਨਾ ਮੰਡੋ ਲਾਇਆ ਨਿਰਭਉ ਸੋ ਅੰਤਰ ਵਸਿਆ ਐਸ ਨਾਮ ਨਿਰੰਜਨ ਰਸਿਆ ਨਾਨਕ ਹਰ ਜਸ ਸੰਗਤ ਪਾਈਐ ਹਰ ਸਾਜੇ ਸਾਜ ਮਿਲਾਇਆ ਅੰਤਰ ਬਾਹਰ ਸੋ ਪ੍ਰਭ ਜਾਣੈ ਰਹਿ ਅਲਪ ਚਲਤੇ ਘਰ ਆਣਾ ਉਪਰ ਆ ਸਰਬ ਤਿਉ ਲੋਈ ਸਚ ਨਾਨਕ ਅੰਮ੍ਰਿਤ ਰਸ ਪਾਇਆ ਮਾਰੂ ਮਹੱਲਾ ਪਹਿਲਾ ਕੁਦਰਤ ਕਰਨੈ ਹਾਰ ਪਾਰਾ ਕੀਤੇ ਕਾ ਨਾਹੀ ਕਿਉ ਚਾਰਾ ਜੀ ਉਪਾਏ ਰਿਜਕ ਦੇ ਆਪੇ ਸਿਰ ਸਿਰ ਹੁਕਮ ਚਲਾਇਆ ਹੁਕਮ ਚਲਾਇ ਰਹਾ ਭਰ ਪੂਰੇ ਕਿਸ ਨੇੜੈ ਕਿਸ ਆਖਾਂ ਦੂਰੇ ਗੁਪਤ ਪ੍ਰਗਟ ਹਰ ਘਟ ਘਟ ਦੇਖਾਓ ਵਰਤੈ ਤਾਕ ਸੁਵਾਇਆ ਜਿਸ ਕੋ ਮੇਲੇ ਸੁਰਤ ਸਮਾਏ ਗੁਰ ਸਬਦੀ ਹਰ ਨਾਮ ਧਿਆਏ ਆਨੰਦ ਰੂਪ ਅਨੂਪ ਅਗੋਚਰ ਗੁਰ ਮਿਲਿਆ ਪਰਮ ਜਾਇਆ ਮਨ ਤਨ ਧੰ ਤੇ ਨਾਮ ਪਿਆਰਾ ਅੰਤ ਸਖਾਈ ਚੱਲਣ ਵਾਰਾ ਮੋਹ ਪਸਾਰ ਨਹੀਂ ਸੰਗ ਬੇਲੀ ਬਿਨ ਹਰ ਗੁਰ ਕਿਨ ਸੁਖ ਪਾਇਆ ਜਿਸ ਕੋ ਨਦਰ ਕਰੇ ਗੁਰ ਪੂਰਾ ਸਬਦ ਮਿਲਾਏ ਗੁਰਮਤ ਸੂਰਾ ਨਾਨਕ ਗੁਰ ਕੇ ਚਰਨ ਸਰੇਵਹੁ ਜਿਨ ਭੂਲਾ ਮਾਰਗ ਪਾਇਆ ਸੰਤ ਜਨਾ ਹਰ ਧਨ ਜਸ ਪਿਆਰਾ ਗੁਰਮਤਿ ਪਾਇਆ ਨਾਮ ਤੁਮਾਰਾ ਜਾਜਕ ਸੇਵ ਕਰੇ ਦਰ ਹਰਿ ਕੈ ਹਰ ਦਰਗਾਹ ਜਸ ਗਾਇਆ ਸਤਿਗੁਰ ਮਿਲੈ ਤਾਂ ਮਾਲ ਬੁਲਾਏ ਸਾਚੀ ਦਰਗਾਹ ਗਤਪਤ ਪਾਏ ਸਾਗਤ ਠੌਰ ਨਾਈ ਹਰਿ ਮੰਦਰ ਜਨਮ ਮਰੈ ਦੁਖ ਪਾਇਆ ਸੇਵਹੁ ਸਤਿਗੁਰ ਸਮੁੰਦ ਥਾਹਾ ਪਾਵਹੁ ਨਾਮ ਰਤਨ ਧਨ ਲਾਹਾ ਵਿਖਿਆ ਮਲ ਜਾਏ ਅੰਮ੍ਰਿਤ ਸਰ ਨਾਵਹੁ ਗੁਰ ਸਾਰ ਸੰਤੋਖ ਪਾਇਆ ਸਤਿਗੁਰ ਸੇਵਾ ਸੰਕ ਨ ਕੀਜੈ ਆਸਾ ਮਾਇ ਨਿਰਾਸ ਰਹੀਜੈ ਸੰਸਾ ਧੂਪ ਬਿਨਾਸਨ ਸੇਵਹੁ ਫਿਰ ਬੋੜ ਰੋਗ ਨ ਲਾਇਆ ਸਾਚੀ ਭਾਵੈ ਤਿਸ ਆਏ ਕੌਣ ਸੁ ਦੂਜਾ ਤੇ ਸਮਝਾਏ ਹਰ ਗੁਰ ਮੂਰਤੀ ਕਾ ਵਰਤੈ ਨਾਨਕ ਹਰ ਗੁਰ ਭਾਇਆ ਵਾਚੈ ਪੁਸਤਕ ਵੇਦ ਪੁਰਾਨਾ ਇਕ ਬਹਿ ਸੁਨੈ ਸੁਨਾਵੈ ਕਾਨਾ ਅਜਗਰ ਕਪਟ ਕਹੋ ਕਿਉ ਖੁੱਲੈ ਬਿਨ ਸਤਿਗੁਰ ਤਤ ਨਾ ਪਾਇਆ ਕਰੈ ਵਿਭੂਤ ਲਗਾਵੈ ਭਸਮੈ ਅੰਤਰ ਕ੍ਰੋਧ ਚੰਡਾਲ ਸੋ ਹਉਮੈ ਪਾਖੰਡ ਕੀਨੇ ਜੋਗ ਨਾ ਪਾਈਐ ਬਿਨ ਸਤਗੁਰ ਅਲਖ ਨ ਪਾਇਆ ਤੀਰਥ ਵਰਤ ਨੇਮ ਕਰਹਿ ਉਧਿਆਨਾ ਜਤ ਸਤ ਸੰਜਮ ਕਥੈ ਗਿਆਨਾ ਰਾਮ ਨਾਮ ਬਿਨ ਕਿਉ ਸੁਖ ਪਾਈਐ ਬਿਨ ਸਤਗੁਰ ਭਰਮ ਨ ਜਾਇਆ ਨਿਉਲੀ ਕਰਮ ਭਯੰਗ ਪਾਠੀ ਰੇਤਕ ਕੁੰਭਕ ਪੂਰਕ ਮਨ ਹਾਠੀ ਪਾਖੰਡ ਧਰਮ ਪ੍ਰੀਤ ਨਹੀਂ ਅਰਸੋ ਸੋ ਗੁਰ ਸ਼ਬਦ ਮਹਾਰਸ ਪਾਇਆ ਕੁਦਰਤ ਦੇਖ ਰਹੇ ਮਨ ਮਾਨਿਆ ਗੁਰ ਸਬਦੀ ਸਭ ਬ੍ਰਹਮ ਪਛਾਨਿਆ ਨਾਨਕ ਆਤਮ ਰਾਮ ਸੁਭਾਇਆ ਗੁਰ ਸਤਗੁਰ ਅਲਖ ਲਖਾਇਆ ਮਾਰੂ ਸੋਲਹਿ ਮਹੱਲਾ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹੁਕਮੀ ਸਾਜੇ ਸ੍ਰਿਸ਼ਟ ਉਪਾਈ ਕਰ ਕਰ ਵੇਖੈ ਆਪਣੀ ਵਡਿਆਈ ਆਪੇ ਕਰੇ ਕਰਾਏ ਆਪੇ ਹੁਕਮੇ ਰਹਾ ਸਮਾਈ ਹੈ ਮਾਇਆ ਮੋਹ ਜਗਤ ਗੁਬਾਰਾ ਗੁਰਮੁਖ ਨੂੰ ਬੂਝੈ ਕੋ ਵਿਚਾਰਾ ਆਪੇ ਨਦਰ ਕਰੇ ਸੋ ਪਾਏ ਆਪੇ ਮੇਲ ਮਿਲਾਈ ਏ ਆਪੇ ਮੇਲੇ ਦੇ ਵਡਿਆਈ ਗੁਰ ਪ੍ਰਸਾਦੀ ਕੀਮਤ ਪਾਈ ਮਨੁਖ ਬਹੁਤ ਫਿਰੈ ਬਿਨ ਲਾਦੀ ਦੂਜੈ ਭਾਇ ਖਵਾਈ ਹੈ ਹਉ ਮੈਂ ਮਾਇਆ ਵਿੱਚੇ ਪਾਈ ਮਨ ਭੂਲੇ ਪਤ ਗਵਾਈ ਗੁਰਮੁਖ ਹੋਵੈ ਸੋ ਨਾਏ ਰਾਚੈ ਸਾਚੈ ਰਹਾ ਸਮਾਈ ਹੈ ਗੁਰ ਤੇ ਗਿਆਨ ਨਾਮ ਰਤਨ ਪਾਇਆ ਮਨਸਾ ਮਾਰ ਮਨ ਮਾਇ ਸਮਾਇਆ ਆਪੇ ਖੇਲ ਕਰੇ ਸਭ ਕਰਤਾ ਆਪੇ ਦੇ 부ਝਾਈ ਹੈ ਸਤਗੁਰ ਸੇਵੇ ਆਪ ਗਵਾਏ ਮਿਲ ਪ੍ਰੀਤਮ ਸ਼ਬਦ ਸੁਖ ਪਾਏ ਅੰਤਰ ਪਿਆਰ ਭਗਤੀ ਰਾਤਾ ਸਾਜ ਮਤੇ ਬਣ ਆਈ ਹੈ ਦੁਖ ਨਿਵਾਰਨ ਗੁਰ ਤੇ ਜਾਤਾ ਆ ਮਿਲਿਆ ਜਗ ਜੀਵਨ ਦਾਤਾ ਜਿਸ ਨੂੰ ਲਾਏ ਸੋਈ ਬੂਝੈ ਭਉ ਪਰਮ ਸਰੀਰ ਹੋ ਜਾਈ ਹੈ ਆਪੇ ਗੁਰਮੁਖ ਆਪੇ ਦੇਵੈ ਸੱਚਾ ਸ਼ਬਦ ਸਤਗੁਰ ਸੇਵੈ ਜਰਾ ਜਾਮ ਤਿਸ ਜੋ ਹਿਨਾ ਸਾਕੈ ਸਾਚੇ ਸੋ ਬਣ ਆਈ ਹੈ ਤ੍ਰਿਸ਼ਨਾ ਅਗਨ ਜਲੈ ਸੰਸਾਰਾ ਜਲ ਜਲ ਖਪੈ ਬਹੁਤ ਵਿਕਾਰਾ ਮਨ ਠੋਰ ਨ ਪਾਏ ਕਬਹੂ ਸਤਗੁਰ ਬੂਝ 부ਝਾਈ ਹੈ ਸਤਗੁਰ ਸੇਵਨ ਸੇਵੜ ਪਾਗੀ ਸਾਚਾ ਨਾਮ ਸਦਾ ਲਿਵ ਲਾਗੀ ਅੰਤਰ ਨਾਮ ਰਵਿਆ ਨਿਹ ਕੇਵਲ ਤ੍ਰਿਸ਼ਨਾ ਸ਼ਬਦ 부ਝਾਈ ਹੈ ਸੱਚਾ ਸਬਦ ਸੱਚੀ ਹੈ ਬਾਣੀ ਗੁਰਮੁਖ ਬਿਰਲਾ ਕਿਨੈ ਪਛਾਣੀ ਸੱਚਾ ਸਬਦ ਰਤੇ ਬੈਰਾਗੀ ਆਉਣ ਜਾਣ ਰਹਾਈ ਹੈ ਸ਼ਬਦ ਬੁਝੈ ਸੋ ਮੈਲ ਚੁਕਾਏ ਨਿਰਮਲ ਨਾਮ ਵਸੈ ਮਨ ਆਏ ਸਤਿਗੁਰ ਆਪਣਾ ਸਾਰੀ ਸੇਵਹਿ ਹਉਮੈ ਵਿੱਚ ਹੋ ਜਾਈ ਹੈ ਗੁਰ ਤੇ ਬੂਝੈ ਤਾ ਦਰ ਸੂਝੈ ਨਾਮ ਬਿਹੂਣਾ ਕਤ ਕਤ ਲੂਜੈ ਸਤਿਗੁਰ ਸੇਵੇ ਕੀ ਵਡਿਆਈ ਤ੍ਰਿਸ਼ਨਾ ਭੂਖ ਗਵਾਈ ਹੈ ਆਪੇ ਆ ਮਿਲੈ ਤਾਂ ਬੂਝੈ ਗਿਆਨ ਹਿਉਣਾ ਕਿਛੂ ਨਾ ਸੂਝੈ ਗੁਰ ਕੀ ਦਾਤ ਸਦਾ ਮਨ ਅੰਤਰ ਬਾਣੀ ਸ਼ਬਦ ਵਜਾਈ ਹੈ ਜੋ ਤੁਰ ਲਿਖਿਆ ਸੋ ਕਰਮ ਕਮਾਇਆ ਕੋਏ ਨ ਮੇਟੈ ਤੁਰ ਫੁਰਮਾਇਆ ਸਤ ਸੰਗਤ ਮਹਿ ਤਿਨਹੀ ਵਾਸਾ ਜਿਨ ਕੋ ਤੁਰ ਲਿਖ ਪਾਈ ਹੈ ਆਪਣੀ ਨਦਰ ਘਰੇ ਸੋ ਪਾਏ ਸੱਚਾ ਸਭ ਤਾੜੀ ਚਿਤ ਲਾਏ ਨਾਨਕ ਦਾਸ ਕਹੈ ਬੇਨੰਤੀ ਭੀਖਿਆ ਨਾਮ ਦਰ ਪਾਈ ਹੈ ਮਾਰੂ ਮਹੱਲਾ ਤੀਜਾ ਏਕੋ ਏਕ ਵਰਤੈ ਸਭ ਸੋਈ ਗੁਰਮੁਖ ਬਿਰਲਾ ਬੂਝੈ ਕੋਈ ਏਕੋ ਰਵ ਰਹਾ ਸਭ ਅੰਤਰ ਤਿਸ ਬਿਨ ਅਵਰ ਨਾ ਕੋਈ ਏ ਲਖ 84 ਜੀ ਉਪਾਏ ਗਿਆਨੀ ਧਿਆਨੀ ਆਪ ਸੁਣਾਏ ਸਭ ਨਾਰੇ ਸਮਾਏ ਆਪੇ ਕੀਮਤ ਹੋਰ ਨਾ ਹੋਈ ਏ ਮਾਇਆ ਮੋਹ ਅੰਧ ਅੰਧਾਰਾ ਹਉ ਮੈਂ ਮੇਰਾ ਪਸਰਿਆ ਪਾਸਾਰਾ ਅਣ ਦਿਨ ਜਲਤ ਰਹੈ ਦਿਨ ਰਾਤੀ ਗੁਰ ਬਿਨ ਸਾਥ ਨਾ ਹੋਈ ਏ ਆਪੇ ਜੋੜ ਵਿਛੋੜੇ ਆਪੇ ਆਪੇ ਥਾਪ ਥਾਪੇ ਆਪੇ ਸੱਚਾ ਹੁਕਮ ਸੱਚਾ ਪਾਸਾਰਾ ਹੋਰਨ ਹੁਕਮ ਨਾ ਹੋਈ ਏ ਆਪੇ ਲਾਏ ਲਏ ਸੋ ਲਾਗੈ ਗੁਰ ਪ੍ਰਸਾਦੀ ਜਮ ਕਾ ਭਉ ਪਾਗੈ ਅੰਤਰ ਸ਼ਬਦ ਸਦਾ ਸੁਖ ਦਾਤਾ ਗੁਰਮੁਖ ਬੂਝੈ ਕੋਈ ਏ ਆਪੇ ਮੇਲੇ ਮੇਲ ਮਿਲਾਏ ਪੁਰਬ ਲਿਖਿਆ ਸੋ ਮੇਟਣਾ ਨਾ ਜਾਏ ਅਨ ਦਿਨ ਭਗਤ ਕਰੇ ਦਿਨ ਰਾਤੀ ਗੁਰਮੁਖ ਸੇਵਾ ਹੋਈ ਏ ਸਤਿਗੁਰ ਸੇਵ ਸਦਾ ਸੁਖ ਜਾਤਾ ਆਪੇ ਆਏ ਮਿਲਿਆ ਸਭਨਾ ਕਾ ਦਾਤਾ ਹਉ ਮੈਂ ਮਾਰੇ ਤ੍ਰਿਸ਼ਨਾ ਅਗਨ ਨਿਵਾਰੀ ਸਬਦ ਚੀਨ ਸੁਖ ਹੋਈ ਹੈ ਕਾਇਆ ਕੁਟੰਬ ਮੋਹ ਨਾ ਬੂਝੈ ਗੁਰਮੁਖ ਹੋਵੇ ਤਾ ਆਖੀ ਸੂਝੈ ਅਨੰਦ ਨਾਮ ਰਵੈ ਦਿਨ ਰਾਤੀ ਮਿਲ ਪ੍ਰੀਤਮ ਸੁਖ ਹੋਈ ਹੈ ਮਨ ਮੁਹਤਾਤ ਦੂਜੈ ਹੈ ਲਾਗਾ ਜਨਮਤ ਕੀ ਨਾਮ ਉਹ ਆ ਭਾਗਾ ਆਵਤ ਜਾਤ ਬਿਰਥਾ ਜਨਮ ਗਵਾਇਆ ਬਿਨ ਗੁਰ ਮੁਕਤ ਨਾ ਹੋਈ ਹੈ ਕਾਇਆ ਕਿ ਸੁਧ ਹਉ ਮੈਂ ਮਲ ਲਾਈ ਜੇ ਸੋ ਤੋ ਵਹਿ ਤਾ ਮੈਲ ਨ ਜਾਈ ਸਬਦ ਪੈ ਤਾਂ ਹੱਛੀ ਹੋਵੈ ਫਿਰ ਮੈਲੀ ਮੂਲ ਨ ਹੋਈ ਹੈ ਪੰਚ ਦੂਤ ਕਾਇਆ ਸੰਗਾਰੈ ਮਾਰਿ ਮਰ ਜੰਮੈ ਸ਼ਬਦ ਨ ਵਿਚਾਰੈ ਅੰਤਰਿ ਮਾਇਆ ਮੋਹ ਗੁਬਾਰਾ ਜੋ ਸੁਪਨਾ ਸੁਧ ਨ ਹੋਈ ਹੈ ਇਕ ਪੰਚਾ ਮਾਰ ਸ਼ਬਦ ਹੈ ਲਾਗੇ ਸਤਗੁਰ ਆਏ ਮਿਲਿਆ ਵਡ ਭਾਗੇ ਅੰਤਰਿ ਸਾਚੋ ਰਵਹਿ ਰੰਗ ਰਾਤੇ ਸਹਜ ਸਮਾਵੈ ਹੈ ਗੁਰ ਕੀ ਚਾਲ ਗੁਰੂ ਤੇ ਜਾਪੈ ਪੂਰਾ ਸੇਵਕ ਸਭ ਸਿਆਪੈ ਸਦਾ ਸ਼ਬਦ ਰਵੈ ਘਟ ਅੰਤਰ ਰਸਨਾ ਰਸ ਚਾਖੈ ਸਚ ਹਉ ਮੈਂ ਮਾਰੇ ਸ਼ਬਦ ਨਿਵਾਰੇ ਹਰ ਕਾ ਨਾਮ ਰਖੈ ਉਰ ਧਾਰੇ ਏਕ ਬਿਨ ਹੋ ਹੋਰ ਨ ਜਾਣਾ ਸਾਜੇ ਹੋਏ ਸੋ ਹੈ ਬਿਨ ਸਤਗੁਰ ਸਾਹ ਕਿਨੈ ਨਹੀਂ ਪਾਇਆ ਗੁਰਮੁਖ ਬੂਝੈ ਸਚ ਸਮਾਇਆ ਸੱਚਾ ਸੇਵ ਸ਼ਬਦ ਸਤਿ ਰਾਤੇ ਸਬਦੇ ਖੋਈ ਹੈ ਆਪੇ ਗੁਣ ਦਾਤਾ ਵਿਚਾਰੀ ਗੁਰਮੁਖ ਦੇਵਹਿ ਪੱਕੀ ਸਾਰੀ ਨਾਨਕ ਨਾਮ ਸਮਾਵਹਿ ਸਾਚੈ ਸਾਚੇ ਤੇ ਪਤ ਹੋਈ ਹੈ ਮਾਰੂ ਮਹੱਲਾ ਤੀਜਾ ਜਗ ਜੀਵਨ ਸਾਚਾ ਏਕੋ ਦਾਤਾ ਗੁਰ ਸੇਵਾ ਤੇ ਸਬਦ ਪਛਾਤਾ ਏਕੋ ਅਮਰੀਕਾ ਪਦ ਸਾਹੀ ਜੁਗ ਜੁਗ ਸਰਕਾਰ ਬਣਾਈ ਏ ਸੋ ਜਨ ਨਿਰਮਲ ਜਿਨ ਆਪ ਪਛਾਤਾ ਆਪੇ ਆਇ ਮਿਲਿਆ ਸੁਖ ਦਾਤਾ ਰਸਨਾ ਸ਼ਬਦ ਰਤੀ ਗੁਣ ਗਾਵੇ ਦਰ ਸਾਚੈ ਪਤ ਪਾਈ ਗੁਰੂ ਖ ਨਾਮ ਮਿਲੈ ਵਡਿਆਈ ਮਨੁਖ ਨਿੰਦਕ ਪਤ ਗਵਾਈ ਨਾਮ ਰਤੇ ਪਰਮ ਹੰਸ ਬੈਰਾਗੀ ਨਿਜ ਘਰ ਤਾੜੀ ਲਾਈ ਹੈ ਸਬਦ ਮਰੈ ਸੋਈ ਜਨ ਪੂਰਾ ਸਤਿਗੁਰ ਆਖ ਸੁਣਾਏ ਸੂਰਾ ਕਾਇਆ ਅੰਦਰ ਅੰਮ੍ਰਿਤ ਸਰ ਸਾਚਾ ਮਨ ਪੀਵੈ ਭਾਇ ਸੁਭਾਈ ਹੈ ਪਾੜ ਪੰਡਤ ਅਵਰਾ ਸਮਝਾਏ ਘਰ ਜਲਤੇ ਕੀ ਖਬਰ ਨਾ ਪਾਏ ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ ਪੜ ਥਾਕੇ ਸਾਥ ਨਾ ਆਈ ਹੈ ਇਕ ਪਸਨ ਲਗਾਏ ਫਿਰੈ ਭੇਖ ਤਾਰੀ ਬਿਨ ਸਬਦੈ ਹਉ ਮੈਂ ਕਿਨ ਮਾਰੀ ਅਨ ਦਿਨ ਜਲਤ ਰਹੈ ਦਿਨ ਰਾਤੀ ਭਰਮ ਭੇਖ ਵਰਮਾਈ ਏ ਇਕ ਗ੍ਰਹਿ ਕੁਟੰਬ ਮਹਿ ਸਦਾ ਉਦਾਸੀ ਸ਼ਬਦ ਮੋਏ ਹਰਿ ਨਾਮ ਨਿਵਾਸੀ ਅਨ ਦਿਨ ਸਦਾ ਰਹੈ ਰੰਗਿ ਰਾਤੇ ਪੈ ਭਾਏ ਭਗਤ ਚਿਤ ਲਾਈ ਮਨ ਮਨਮੁਖ ਨਿੰਦਾ ਕਰ ਕਰ ਵਿਗੁਤਾ ਅੰਤਰ ਲੋਭ ਭੌਕੈ ਜਿਸ ਕੁੱਤਾ ਜਮ ਕਾਲ ਤਿਸ ਕਦੇ ਨ ਛੋਡੈ ਅੰਤ ਗਿਆ ਪਛਤਾਈ ਹੈ ਸਚੈ ਸ਼ਬਦ ਸੱਚੀ ਪਦ ਹੋਈ ਬਿਨ ਨਾਵੇ ਮੁਕਤ ਨਾ ਪਾਵੇ ਕੋਈ ਬਿਨ ਸਤਗੁਰ ਕੋ ਨਾਉ ਨਾ ਪਾਏ ਪ੍ਰਭ ਐਸੀ ਬਣਤ ਬਣਾਈ ਹੈ ਇਕ ਸਿੱਧ ਸਾਧਿਕ ਬਹੁਤ ਵਿਚਾਰੀ ਇਕ ਅਹੰਸ ਨਾਮ ਰਤੇ ਨਿਰੰਕਾਰੀ ਜਿਸ ਨੂੰ ਆ ਮਿਲਾਏ ਸੋ ਬੂਝੈ ਭਗਤ ਭਾਏ ਭਉ ਜਾਈ ਹੈ ਇਸ ਨਾਨ ਦਾਨ ਕਰਹਿ ਨਹੀਂ ਬੂਝੈ ਇਕ ਮਨਵਾ ਮਾਰ ਮਨੈ ਸੋ ਲੂਝੈ ਸਾਚੈ ਸ਼ਬਦ ਰਤੇ ਕਰੰਗੀ ਸਾਚੈ ਸ਼ਬਦ ਮਿਲਾਈ ਹੈ ਆਪੇ ਸਿਰਜੇ ਦੇ ਵਡਿਆਈ ਆਪੇ ਭਾਣੈ ਦੇ ਮਿਲਾਈ ਆਪੇ ਨਦਰ ਕਰੇ ਮਨ ਵਸਿਆ ਮੇਰਾ ਪ੍ਰਭ ਇਓ ਫਰਮਾਈਏ ਸਤਗੁਰ ਸੇਵੈ ਸੇ ਜਨ ਸਾਚੇ ਮਨ ਸੇਵ ਨ ਜਾਣਨ ਕਾਚੇ ਆਪੇ ਕਰਤਾ ਕਰ ਕਰ ਵੇਖੈ ਜੋ ਭਾਵੈ ਤਿਉ ਲਾਈਏ ਜੁਗ ਜੁਗ ਸਾਚਾ ਏਕੋ ਦਾਤਾ ਪੂਰੈ ਭਾਗੇ ਗੁਰ ਸ਼ਬਦ ਪਛਾਤਾ ਸ਼ਬਦ ਮਿਲੇ ਸੇ ਵਿਛੜੇ ਨਾਹੀ ਨਦਰੀ ਸਹਜ ਮਿਲਾਈ ਹੈ ਹਉ ਮੈਂ ਮਾਇਆ ਮਹਿਲ ਕਮਾਇਆ ਮਰ ਮਰ ਜੰਮਹਿ ਦੂਜਾ ਭਾਇਆ ਬਿਨ ਸਤਗੁਰ ਸੇਵੇ ਮੁਕਤ ਨ ਹੋਈ ਮਾਨੇ ਦੇਖੋ ਲਿਵ ਲਾਈ ਹੈ ਜੋ ਤਿਸ ਭਾਵੈ ਸੋਈ ਕਰਸੀ ਆਪੋ ਹੋਆ ਨਾ ਕਿਛ ਹੋਸੀ ਨਾਨਕ ਨਾਮ ਮਿਲੈ ਵਡਿਆਈ ਦਰ ਸਾਚੈ ਪਤ ਪਾਈ ਹੈ